ਸ਼ਲੋਕ ਮਹਲਾ ਪਹਿਲਾ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਦੁੱਖ दारू ਸੁਖ ਰੋਗ ਪਿਆ ਸੰਸਾਰ ਦੇ ਜਿਹੜੇ ਦੁੱਖ ਨੇ ਗੁਰਬਾਣੀ ਦੀ ਦ੍ਰਿਸ਼ਟੀ ਚੋਂ दारू ਨੇ ਦੁਆ ਪਰਮੇਸ਼ਰ ਨੇ ਦੁੱਖ ਇਸ ਕਰਕੇ ਨਹੀਂ ਬਣਾਏ ਵੀ ਉਹਦੇ ਅੰਦਰ ਦਇਆ ਨਹੀਂ ਹੈ ਦਵਾਈਆਂ ਜਿਨ੍ਹਾਂ ਨੇ ਖੋਜੀਆਂ ਨੇ ਬਣਾਈਆਂ ਨੇ ਉਹਨਾਂ ਨੇ ਮਰੀਜ਼ਾਂ ਦਾ ਵਾਸਤੇ ਕਿ ਮਰੀਜ਼ਾਂ ਨੂੰ ਬਾਹਰ ਕਰਕੇ ਬਣਾਈਆਂ ਨੇ ਆ ਮਰੀਜ਼ਾਂ ਨੂੰ ਬਚਾਉਣ ਵਾਸਤੇ ਬਣਾਈਆਂ ਦਵਾਈਆਂ ਕੌੜੀਆਂ ਵੀ ਹੋ ਸਕਦੀਆਂ ਨੇ ਦਵਾਈਆਂ ਇੰਜੈਕਸ਼ਨ ਵੀ ਹੋ ਸਕਦੇ ਨੇ ਨੌਣ ਵੇਲੇ ਤਕਲੀਫ ਵੀ ਹੋਊਗੀ ਉਹ ਆਪਰੇਸ਼ਨ ਵੀ ਹੋ ਸਕਦੇ ਨੇ ਚੀਰ ਫਾੜ ਕਰਨ ਦੀ ਵੀ ਲੋੜ ਪੈ ਸਕਦੀ ਹੈ ਕਿ ਉਹ ਬਾਹਰ ਕਰਦੇ ਨੇ ਡਾਕਟਰ ਪਿਆਰ ਨਹੀਂ ਕਰਦੇ ਉਹਨੂੰ ਵਿਚਾਰ ਹੈ ਮਰੀਜ਼ ਨੂੰ ਬਚਾਉਣ ਵਾਸਤੇ ਸਭ ਕੁਝ ਇਸ ਕਰਕੇ ਦੁੱਖ ਤਾਂ ਅਸਲ ਜੀ ਗੋਡ ਗਿਫਟ ਹੈ ਸੁਖ ਨੂੰ ਨਹੀਂ ਗਿਫਟ ਕਿਹਾ ਕਿਤੇ ਵੀ ਗੁਰਬਾਣੀ ਜੋ ਸੁਖ ਨੂੰ ਕਿਤੇ ਸੰਸਾਰੀ ਸੁਖ ਨੂੰ ਗਿਫਟ ਨਹੀਂ ਕਿਹਾ ਹੋਇਆ ਜੇ ਕਿਹਾ ਹੋਇਆ ਕਿਤੇ ਦੇਖ ਲਓ ਜੇ ਫਿਰ ਜਿਵੇਂ ਤਾਂ ਦੱਸ ਦਿਓ ਮੈਨੂੰ ਦੁੱਖ ਨੂੰ ਕਿਹਾ ਦੁੱਖਦਾਰੂ ਸੁਖ ਰੋਗ ਤੇ ਸੁਖ ਦਾ ਰੋਗ ਹੈ ਉਹ ਰੋਗ ਵੀ ਵਿਪਟ ਹੁੰਦੀ ਹੈ ਇਕਨਾ ਦੁੱਖ ਭੂਖ ਸੱਦ ਮਾਰ ਇਹ ਵੀ ਦਾਤ ਤੇਰੀ ਦਾਤਾ ਗੁਰਬਾਣੀ ਨੇ ਤਾਂ ਰੋਗ ਕਹਿਤਾ ਸੁਖ ਨੂੰ ਪਰ ਸੀ ਅਸੀਂ ਮੰਨਦੇ ਆ ਜਿਹਨੂੰ ਅਸੀਂ ਗਿਫਟ ਮੰਨਦੇ ਆ ਉਹਨੂੰ ਕੀ ਲੋੜ ਸੀ ਗੋਡ ਗਿਫਟ ਸਹਿਣ ਦੀ ਬਾਣੀ ਕਾਦੇ ਗਿਫਟ ਕਹੇ ਅਸੀਂ ਜਿਹਨੂੰ ਮੰਨਦੇ ਹਾਂ ਅਸੀਂ ਮੰਨਦੇ ਹਾਂ ਗਿਫਟ ਹੈ ਗੁਰਬਾਣੀ ਗਿਫਟ ਬੰਦੀ ਨਹੀਂ ਗੁਰਬਾਣੀ ਨੇ ਰੋਕ ਕਹਿ ਕੇ ਚੁੱਪ ਕਰਕੇ ਸੁਖ ਨੂੰ ਰੋਕ ਕਹਿ ਕੇ ਚੁੱਪ ਕਰਕੇ ਵੀ ਪਾਈਏ ਨੂੰ ਗਿਫਟ ਨਾ ਮੰਨੋ ਇਹਨੂੰ ਰੋਕ ਮੰਨੋ ਬਸ ਇਹ ਕਹਿਣਾ ਸੀ ਹੋਰ ਕੀ ਕਹਿਣਾ ਸੀ ਗਿਫਟ ਤਾਂ ਅਸੀਂ ਮੰਨੀ ਬੈਠੇ ਆ ਬੜੀ ਕਿਰਪਾ ਜੀ ਬਾਬੇ ਦੀ ਕਿਰਪਾ ਹੀ ਕਿਰਪਾ ਗੱਡੀ ਅੱਗੇ ਛੋਟੀ ਸੀ ਹੁਣ ਵੱਡੀ ਲੈ ਲਈ ਇਹ ਨਹੀਂ ਸੀ ਪਤਾ ਵੀ ਸਾਰਾ ਟੱਬਰ ਕੋਲੋਂ ਜਾਣਾ ਸੀ ਗੱਡੀ ਪਤਾ ਨਹੀਂ ਸੀ ਨਾ ਸਾਰਾ ਟੱਬਰ ਇੱਕੋ ਦਿਨ ਗੱਡੀ ਨਹੀਂ ਲੈ ਲੈਣਾ ਇਹ ਪਤਾ ਨਹੀਂ ਸੀ ਤਾਂ ਗੋਡ ਗਿਫਟ ਕਹਿੰਦਾ ਸੀ ਪਿੱਛੇ ਵਾਲਿਆਂ ਨੂੰ ਪੁੱਛੋ ਵੀ ਗੋਡ ਗਿਫਟ ਸੀ ਕੀ ਸੀ ਉਹਦੇ ਬਾਅਦ ਵਾਲੇ ਦੱਸਣ ਗਏ ਨਾ ਹੁਣ ਉਹ ਤਾਂ ਗਏ ਬਾਅਦ ਵਾਲੇ ਤਾਂ ਇਹੀ ਕਹਿਣ ਕੇ ਬੈਠ ਕੇ ਭਾਈ ਸਾਰਾ ਪਰਿਵਾਰ ਨਾ ਜਾਂਦਾ ਜੇ ਗੱਡੀ ਛੋਟੀ ਹੁੰਦੀ ਕੋਈ ਬੱਚਾ ਉਹ ਵਿੱਚੋਂ ਬਜੇ ਰਹਿੰਦਾ ਬੰਦਾ ਤੇ ਕੋਈ ਤਾਂ ਭਾਣਾ ਇਹ ਗੱਲਾਂ ਕਰਾਂਗੇ ਬਾਅਦ ਕੀ ਕਰਾਂ ਆਦਮੀ ਜੋ ਦੇਖਦਾ ਉਹ ਸੱਚ ਨਹੀਂ ਹੈ ਜੋ ਸੱਚ ਹੈ ਉਹ ਤਾਂ ਇਹਨੂੰ ਦੀਦਾ ਹੀ ਹੈ ਜੀ ਜਿਹਨੂੰ ਗਿਫਟ ਮੰਨਦਾ ਕਈ ਵਾਰ ਉਹ ਕਾਲ ਹੈ ਕਈ ਵਾਰ ਰੋਗ ਜ਼ਰੂਰ ਰੋਗ ਤਾਂ ਹਰ ਵੇਲੇ ਹੀ ਹੈ ਉਹ ਰੋਗੇ ਖੜਾ ਕਰ ਲਿਆ ਜੇ ਵੱਡੀ ਗੱਡੀ ਨੇ ਨਹੀਂ ਜ਼ਿਆਦਾ ਤੇਲ ਪੀਉ ਰੋਗ ਤਾਂ ਹੈ ਹੀ ਖਰਚਾ ਤਾਂ ਵਧੇ ਗਿਆ ਨਾ ਖਰਚਾ ਵਧ ਗਿਆ ਚਿੰਤਾ ਵਧ ਗਈ ਇਹਦਾ ਦੀਰਘ ਰੋਗ ਬਣੇ ਗਿਆ ਚਿੰਤਾ ਤਾਂ ਚਿੰਤਾ ਦਾ ਰੋਗ ਹੈ ਜੇ ਤੇਰ ਕੋ ਵਿਆਪਾ ਚਿੰਤਾ ਰੋਗ ਚਿੰਤਾ ਰੋਗ ਚਿੰਤਾ ਰੋਗ ਤਾਂ ਹੈ ਉਹ ਹੈ ਨਾ ਬਸ ਦੁਖਦਾਰੂ ਸੁਖ ਰੋਗ ਜੇ ਏਸੀ ਲਾਉਂਦਾ ਤੇਲ ਦਾ ਖਰਚਾ ਵੱਧ ਗਿਆ ਉਹ ਵੀ ਰੋਗ ਵੱਧ ਗਿਆ ਹੋ ਸਕਦਾ ਇੱਕਦਮ ਬਾਹਰ ਨਿਕਲੇ ਜ਼ਿਆਦਾ ਗਰਮੀ ਦੇ ਵਿੱਚ ਕੋਈ ਹੋਰ ਉਲਟੀ ਖੇਡ ਵਰਤ ਜਾ ਬਿਮਾਰੇ ਹੋ ਜਾ ਤੁਸਾਨ ਹੋ ਜਾ ਇਹ ਸੁਖ ਰੋਗ ਨੇ ਸਾਰੇ ਜਿਨ੍ਹਾਂ ਦੀ ਮਗਰ ਭੱਜਦੇ ਆ ਸੀ ਗੁਰਬਾਣੀ ਪੁੱਠੀ ਗੱਲ ਕਰਦੀ ਹੈ ਹਰ ਗੱਲ ਪੁੱਠੀ ਕਰਦੀ ਹੈ ਲੋਕ ਵੀ ਕੀ ਕਰਦੇ ਉਹ ਕਹਿੰਦੇ ਛੱਡੇ ਲੋ ਐ ਜਾ ਪ੍ਰਚਾਰ ਨਾ ਕਰਿਆ ਕਰੋ ਗੁਰਦੁਆਰੇ ਤਾਂ ਸਾਡਾ ਮਨ ਖਰਾਬ ਕਰ ਦਿੰਦੇ ਜੇ ਕਦੇ ਆ ਜਾਂਦੇ ਮਹੀਨੇ ਬਾਅਦ ਮਨ ਖਰਾਬ ਕਰ ਦਿੰਦੀ ਸੰਗਰਾਦ ਵਾਲੇ ਦਿਨ ਆ ਜਾਂਦੇ ਆ ਜੇ ਗੁਰਦੁਆਰੇ ਉਹਦਾ ਆਉਂਦਾ ਹੀ ਨਹੀਂ ਟਾਈਮ ਹੀ ਨਹੀਂ ਹੁਣ ਦਾ ਜੇ ਆ ਜਾਂਦੇ ਆ ਚਾਰ ਗੱਲਾਂ ਸਾਡੇ ਖਿਲਾਫ ਇਹਨੂੰ ਮਨ ਖਰਾਬ ਹੋ ਜਾਂਦਾ ਸੁਣ ਕੇ ਮੇਰੇ ਨਾਲੇ ਚਾਰ ਗੱਲਾਂ ਕਪਾਤ ਵਾਲੀਆਂ ਹੋ ਜਾਣ ਗੁਰਦੁਆਰੇ ਜਾਵਾਂ ਜਾਂਦਾ ਤਾਂ ਉੱਥੇ ਖੁਸ਼ੀ ਪ੍ਰਾਪਤ ਕਰਨਾ ਖਾ ਕੇ ਆ ਜਾਂਦਾ ਚਪੇੜਾ ਝਟਕਾ ਫਿਰ ਉਹ ਜੀ ਵੀ ਕਿਵੇਂ ਕਰੇ ਗੁਰਦਾਰੇ ਜਾ ਕਹਿੰਦਾ ਯਾਰ ਗੁਰਦਾਰੇ ਮਹੀਨੇ ਬਾਅਦ ਆਈ ਜੇ ਕਮ ਸੇ ਕਮ ਉਧਰ ਦਾ ਚੰਗੀ ਗੱਲ ਕਰ ਲਿਆ ਕਰੋ ਇਹ ਜੀ ਨਾ ਕਰਿਆ ਕਰੋ ਹੋਰ ਗੱਲਾਂ ਕਰ ਲਿਆ ਕਰੋ ਚੰਗੀ ਚੰਗੀ ਹੋਰ ਬਥੇਰੀਆਂ ਨੇ ਹੋਰ ਬਾਣੀ ਥੋੜੀ ਹੈ ਇਹੀ ਪੜ੍ਹਨੀ ਹੈ ਤੁਸੀਂ ਜੋ ਵੀ ਪੜ੍ਹ ਲਿਆ ਕਰੋ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਆ ਪੜ੍ਹ ਲਿਆ ਕਰੋ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਲ ਸਵਾਰੇ ਥਿਰ ਕਰ ਫਿਰ ਤਾਂ ਬੈਠੇ ਹੀ ਹੋਏ ਹੋਏ ਆ ਕੇ ਹੁਣ ਸਤਗੁਰ ਕਾਸ ਮਾਰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਕੀ ਪੈਜ ਰੱਖੀ ਰੇ ਬੜੇ ਘਰੋਂ ਵਧੀਆ ਲੱਗਦੀ ਹੈ ਕਿ ਸਭ ਤੋਂ ਮਿਲਦਾ ਹੀ ਮਿਲਦਾ ਕੁਝ ਕਰਨਾ ਨਹੀਂ ਪੈਂਦਾ ਇਹ ਜਿਸ ਬੜੇ ਬੜੇ ਸਭ ਕੁਝ ਕੋ ਕਰਨਾ ਨਾ ਪਵੇ ਇਹ ਜੀ ਬਾਣੀ ਬੜੇ ਕਰੋ ਜਾਉ ਸਭ ਤਾਮ ਨਾ ਹੋਈ ਜਾ ਸੁਖ ਤਾਂ ਜਲ ਕੇ ਜਾਦਮ ਜਾ ਲਫਜ਼ਾ ਜਾਂ ਤਾਂ ਬਹੁਤ ਘੱਟ ਹੈ ਗੁਰਬਾਣੀ ਜਾ ਤਾਂ ਦੋ ਲਫ਼ਜ਼ ਆਏ ਨੇ ਇਹ ਦੋ ਲਫ਼ਜ਼ ਦੀ ਦੇ ਇਹ ਜਿਹੜੇ ਪੰਜਾਬੀ ਮਾਲ ਇਹਦੇ ਨੇ ਬੋਲੀ ਵਾਲੇ ਇਹ ਮੂਰਖਾਂ ਨੂੰ ਪਤਾ ਹੀ ਨਹੀਂ ਵੀ ਜਾ ਕਿੱਥੇ ਹੁੰਦਾ ਤਾਂ ਕਿੱਥੇ ਹੁੰਦਾ ਇਹਨਾਂ ਨੇ ਵਿਗਾੜਤੀ ਸਾਰੀ ਜਾਨ ਜਾਵਣਾ ਹੀ ਬੈਠੇ ਨੇ ਬਿੰਦੀਆਂ ਵੀ ਲਾਤੀਆਂ ਇਹਨਾਂ ਬਿਜਲੀ ਵਾਲੇ ਨੇ ਇਹਨੂੰ ਅਗਲੇ ਤੇ ਲਈ ਹੈ ਜਾ ਦਾ ਹੁੰਦਾ ਜਦ ਕੇ ਜਿਆਦਾ ਮਤਲਬ ਜਦ ਕੇ ਸਿੱਧੀ ਦਾ ਲਫ਼ਜ਼ ਜਾਂ ਤੇ ਸੁਭਾਣਾ ਤਾਂ ਜੰਮਿਆ ਜਾਂ ਕਿਵੇਂ ਕਹਿੰਦਾ ਇੱਥੇ ਜਾਂ ਤੇ ਸੁਭਾਣਾ ਜਾਂਦੇ ਨਾਲ ਤਾਂ ਤਾਂ ਫਿਰ ਤਾਂ ਗਿਆ ਜਾਂ ਤੇ ਭਾਣਾ ਤਾਂ ਜੰਮਿਆ ਪਿੱਛੋਂ ਚਾਹੇ ਤਾਂ ਆਇਆ ਪਰ ਜਾਣੀਏ ਪਹਿਲਾਂ ਜਾਂ ਤੇ ਭਾਣਾ ਜਦ ਤੇਰਾ ਭਾਣਾ ਹੋਇਆ ਜਾਂ ਤੇਰੀ ਇੱਛਾ ਹੋਈ ਤਾਂ ਜੰਮਿਆ ਕਿਉਂ ਪਿੱਛੇ ਤਾਂ ਆਇਆ ਉਹਨੇ ਮੂਰੇ ਵੀ ਜਾਣ ਕਰਤਾ ਉਹ ਜਦ ਤੇਰਾ ਬਾਣਾ ਹੋਇਆ ਜਾਂ ਤੇਰੀ ਇੱਛਾ ਹੋਈ ਜਾਂ ਤੇਰੀ ਮਰਜ਼ੀ ਹੋਈ ਤਾਂ ਜਵੇ ਪਰਿਵਾਰ ਭਲਾ ਭਾਇਆ ਜਾਂ ਤਾਂ ਲਫ਼ਜ਼ ਨਹੀਂ ਬਣਦਾ ਤੇ ਫਿੱਟੇ ਨਹੀਂ ਹੁੰਦਾ ਫੜੀ ਜਾਂਦਾ ਨੇ ਇਹ ਤਾਂ ਪਤਾ ਲੱਗਦਾ ਵੀ ਇਹਨੂੰ ਕੁਝ ਵੀ ਗਿਆਨ ਨਹੀਂ ਮੇਰੇ ਹੱਥ ਕੀ ਬਣ ਗਏ ਅਰਥ ਤਾਂ ਇਹ ਆਪ ਵਿਗਾੜੀ ਜਾਂਦੇ ਨੇ ਬੋਲ ਕੇ ਜੇ ਅਰਥ ਬੋਧ ਹੋਵੇ ਤਾਂ ਸ਼ੁੱਧ ਪਾਠ ਕਰ ਸਕਦੇ ਨੇ ਪਾਠ ਦਾ ਵਿਗਾੜਦਾ ਇਹਨਾਂ ਨੇ ਹਾਂ ਤਾਂ ਸੁਖ ਕਾਮਨਾ ਜਾਂ ਦੁੱਖ ਕਾਮਨਾ ਹੋਈ ਕਾਮ ਨਾ ਹੋਈ ਤਮਾ ਦਾ ਉਲਟਾ ਹੋਇਆ ਤਾਂ ਤਮਾ ਹੁੰਦੀ ਆ ਮਾਇਆ ਦੀ ਭੁੱਖ ਤਾਮ ਹੁੰਦੀ ਆ ਨਾਮ ਦੀ ਭੁੱਖ ਜਦ ਕੇ ਸੁਖ ਵਿੱਚ ਸੁਖ ਵਿੱਚ ਸਿਮਰਨ ਦੀ ਨਾਮ ਦੀ ਭੁੱਖੀ ਨਹੀਂ ਰਹਿੰਦੀ ਸੌ ਜਾਂਦਾ ਹੋਰ ਹੋਰ ਗੱਲਾਂ ਕਰਦਾ ਦੁੱਖ ਤਾਂ ਯਾਦ ਕਰਦਾ ਸੁਖ ਚ ਕਰਦਾ ਨਹੀਂ ਜੇ ਸੁਖ ਮੈਂ ਸਿਮਰਨ ਕਰਾਂ ਦੁੱਖ ਕਾਹੇ ਕੋ ਹੋਏ ਸੁਖ ਚ ਸਿਮਰਨ ਕਰਦਾ ਨਹੀਂ ਦੁੱਖ ਦੇ ਵਿਸਾਰੇ ਸਿਮਰਨ ਕਰਦੇ ਨਹੀਂ ਦੁਖੇ ਤਾਂ ਯਾਦ ਕਰਦਾ ਰੱਬ ਨੂੰ ਸੋਚ ਨਹੀਂ ਕਰਦਾ ਇਸ ਕਰਕੇ ਸੁਖ ਰੋਗ ਹੈ ਜਦ ਭੁੱਲਦਾ ਦਾ ਰੋਗੀ ਹੈ ਰੋਗ ਹੈ ਜਿਹੜੀ ਚੀਜ਼ ਉਹਨੂੰ ਭੁਲਾਉਂਦੀ ਆ ਤੁਹਾਨੂੰ ਸੱਚ ਨੂੰ ਭੁਲਾਉਂਦੀ ਆ ਉਹ ਰੋਗ ਹੈ ਜੋ ਸੱਚ ਨਾਲ ਜੋੜਦੀ ਆ ਉਹ ਦਰੂ ਬਸ ਸੁਖ ਇਹ ਵਿੱਚ ਭੁੱਲਦਾ ਹੈ ਜਦੋਂ ਕਿਸੇ ਦੇ ਜਵਾਨ ਮੁੰਡਾ ਜਾਂ ਕੋਈ ਮਰਗ ਹੋ ਜਾਂਦੀ ਹੈ ਤਾਂ ਰੱਬ ਦੇ ਘਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨਹੀਂ ਲੋਕ ਕਰਦੇ ਕਰਦੇ ਨੇ ਜਦੋਂ ਵਿਆਹ ਹੁੰਦਾ ਉਦੋਂ ਕੀ ਕਰਦੇ ਨੇ ਉਹ ਆਡ ਉੱਤੇ ਬਹਿ ਜਾਂਦੇ ਨੇ ਅੱਡ ਲੱਭੀ ਸਾਨੂੰ ਤਾਂ ਇੱਥੇ ਹੀ ਲਿਆ ਲਓ ਚਾਰ ਆਦਮੀ ਅਸੀਂ ਆਪਣੇ ਕਿਸਲਾ ਦੇ ਬੈਠੇ ਤੇ ਦਾਰੂ ਪੀਂਦੇ ਨੇ ਕੀ ਗੱਲਾਂ ਕਰਦੇ ਨੇ ਕਰਦਾ ਰੱਬ ਦੇ ਘਰ ਦੀ ਗੱਲ ਸੁਣਦਾ ਮਰਗ ਵਿੱਚ ਸਾਰੇ ਕਿਥੋਂ ਬਹਿੰਦੇ ਨੇ ਇਕੱਠੇ ਹੋ ਗਏ ਜੇ ਕੋਈ ਸਿਆਣਾ ਆਦਮੀ ਗੱਲ ਕਰਦਾ ਦੂਏ ਸੁਣਦੇ ਤਾਂ ਹੈ ਜੇ ਉਹ ਸੁਖ ਦਾ ਘੜੀ ਹੈ ਦੁੱਖ ਦੀ ਘੜੀ ਹੈ ਦੋਹਾਂ 'ਚ ਫਰਕ ਸਮਝ ਲਓ ਚਾਹ ਵਿਆਹ ਵਾਲਿਆਂ ਨੂੰ ਜ਼ਿਆਦਾ ਹੁੰਦਾ ਦੋਹਾਂ ਨੂੰ ਨਹੀਂ ਹੁੰਦਾ ਸਾਰਿਆਂ ਨੂੰ ਹੁੰਦਾ ਵਿਆਹ ਦੇ ਵਿੱਚ ਪਰ ਉੱਥੇ ਰੱਬ ਯਾਦ ਕਿਸੇ ਦੇ ਨਹੀਂ ਹੁੰਦਾ ਜੇ ਕੋਈ ਅਣਸੁਖਾਣੀ ਘਟਨਾ ਵਾਪਰ ਜਵੇ ਤੇ ਸਾਰਿਆਂ ਨੂੰ ਆ ਜਾਂਦਾ ਯਾਰ ਇੱਕਦਮ ਕਹਿੰਦੇ ਵੀ ਵਿਆਹ ਵੀਜ਼ਾ ਲੇਖਾ ਪੈ ਗਿਆ ਉਹਨੂੰ ਵੀਜ਼ਾ ਲੇਖਾ ਹੀ ਦੱਸਦੇ ਨੇ ਇਹ ਮਾਨਸਿਕਤਾ ਮਨੁੱਖਾਂ ਦੀ ਗੁਰਮੁਖਾਂ ਦੀ ਮਾਨਸਿਕਤਾ ਦੀ ਹੈ ਉਹ ਇੱਕੋ ਜਿਹੀ ਹੈ ਦੋ ਹਾਲਤਾਂ ਸੁਖ ਤੋਂ ਸੁਖ ਦੀ ਘੜੀ ਤੋਂ ਬਚਦੇ ਰਹਿੰਦੇ ਜਿਵੇਂ ਨਵਾਂ ਫੜਿਆ ਸੱਪ ਹੁੰਦਾ ਨਾ ਉਹ ਤਾਂ ਸਪੇਰਾ ਜ਼ਿਆਦਾ ਡਰਦਾ ਉਹਦਾ ਭੇਤੀ ਨਹੀਂ ਹੁੰਦਾ ਜੇ ਉਹਦਾ ਭੇਤੀ ਨਹੀਂ ਹੁੰਦਾ ਨਵੇਂ ਸੱਪ ਦਾ ਇਹ ਸੁਖ ਤਾਂ ਨਵਾਂ ਸੱਪ ਹੈ ਇਹਦਾ ਜੋ ਭੇਤ ਨਹੀਂ ਜਿਹੜਾ ਪੁਰਾਣਾ ਸੁਖ ਹੈ ਉਹਦੇ ਤਾਂ ਅਸੀਂ ਭੇਤੀ ਆ ਨਾ ਪੁਰਾਣੇ ਵੀ ਤਾਂ ਕਈ ਸੁਖ ਨੇ ਸੁਖ ਹਰੇਕ ਪੁਰਾਣਾ ਹੋ ਜਾਂਦਾ ਅੱਜ ਸੁਖ ਨਵਾਂ ਨਵੇਂ ਦਾ ਚਾਹੁੰਦਾ ਪੁਰਾਣਾ ਹੋ ਗਿਆ ਹੋਇਆ ਹੀ ਹੋ ਜਾਂਦਾ ਕਈ ਵਾਰ ਸੁੱਖ ਆਪੇ ਬਦਲ ਜਾਂਦਾ ਦੁੱਖ ਚ ਜੇ ਕਚਹਿਰੀਆਂ ਭੁਗਤਣ ਲੱਗ ਜਾਂਦੇ ਨਾ ਤਰੀਕਾਂ ਨਾਲ ਮੁੰਡੇ ਨੂੰ ਵਿਆਹ ਕੇ ਫਿਰ ਉਹ ਸੁੱਖ ਕਹਿ ਜਾਂਦਾ ਉਦੋਂ ਵੀ ਗੱਲਾਂ ਕਰਦੇ ਨੇ ਬਾਹਰ ਬੈਠ ਕੇ ਵੀ ਇਹ ਪਤਾ ਹੁੰਦਾ ਤਾਂ ਐ ਕਿਉਂ ਕਰਦੇ ਐ ਘੜੀ ਦਾ ਪਤਾ ਹੀ ਨਹੀਂ ਸੀ ਉਹੀ ਸੁੱਖ ਦੇਖੋ ਦੂਏ ਲੋਟ ਬਦਲ ਗਿਆ ਦੁੱਖ ਹੀ ਬਦਲ ਗਿਆ ਨਾ ਕਦੋਂ ਸੁੱਖ ਨੇ ਦੁੱਖ 'ਚ ਬਦਲ ਜਾਣਾ ਕੋਈ ਪਤਾ ਨਹੀਂ ਇਸ ਕਰਕੇ ਸੁਖ ਔਰ ਦੁੱਖ ਨੂੰ ਸਮ ਕਰਕੇ ਬਲਕਿ ਸੁਖ ਨੂੰ ਸਹਿਣਾ ਚਾਹੀਦਾ ਸਹਿਣਾ ਬਰਦਾਸ਼ਤ ਕਰਨਾ ਚਾਹੀਦਾ ਸੁਖ ਨੂੰ ਦੁੱਖ ਨੂੰ ਨਹੀਂ ਬਰਦਾਸ਼ਤ ਕਰਨਾ ਚਾਹੀਦਾ ਦੁੱਖ ਨੂੰ ਹਟਾਉਣਾ ਚਾਹੀਦਾ ਜੋ ਕਪੜਾ ਹਟਾਈਦਾ ਜੋ ਕਪੜਾ ਹਟਾਈਦਾ ਨਾ ਦੁੱਖ ਤਾਂ ਹਟਾਉਣਾ ਚਾਹੀਦਾ ਸੀ ਔਰ ਸੁਖ ਤੋਂ ਚੌਕਸ ਰਹਿਣਾ ਚਾਹੀਦਾ ਸੁਖ ਇੱਕ ਤਾਂ ਬਹੁਤੀ ਚੀਜ਼ ਦਾ ਹੁੰਦਾ ਨਹੀਂ ਸੁਖ ਬਹੁਤੀ ਦੇਰ ਦਾ ਰਹਿੰਦਾ ਨਹੀਂ ਹੁੰਦਾ ਸੁਖ ਸੁਖ ਦੀ ਉਮਰ ਥੋੜੀ ਹੁੰਦੀ ਹੈ ਜੇ ਸਾਨੂੰ ਪਤਾ ਹੋਵੇ ਵੀ ਸਾਡੇ ਇਸ ਬੱਚੇ ਦੀ ਉਮਰ ਥੋੜੀ ਹੈ ਤਾਂ ਉਹਦੇ ਨਾਲ ਉਹਨਾਂ ਪ੍ਰੇਮ ਨਹੀਂ ਹੁੰਦਾ ਪੈਦਾ ਹੀ ਨਹੀਂ ਜੇ ਪਹਿਲੇ ਹੀ ਪਤਾ ਹੋਵੇ ਜੇ ਕੋਈ ਦੱਸ ਦੇਵੇ ਸੰਤ ਕੋਈ ਵਿਸ਼ਵਾਸ ਕਰ ਲਵੇ ਜੇ ਆਦਮੀ ਨੂੰ ਕੋਈ ਦੱਸ ਦੇਵੇ ਤਾਂ ਅੱਠਵੇਂ ਨੂੰ ਭਾਈ ਮਰ ਜਾਣਾ ਨਾ ਉਹਦਾ ਉਹ ਸੌਗਾ ਇਹਨਾਂ ਟੁੱਟ ਜਾਂਦਾ ਟੁੱਟ ਜਾਂਦਾ ਬਸ ਫਾਂਸੀ ਵਾਲਾ ਦਾ ਟੁੱਟ ਜਾਂਦਾ ਫਾਂਸੀ ਲੱਗ ਜਾਂਦੀ ਹੈ ਉਹਨਾਂ ਦਾ ਦੀਦਾ ਫਿਰ ਪਿੱਛਾ ਤਾਂ ਦੀਦਾ ਹੀ ਨਹੀਂ ਇਸ ਕਰਕੇ ਜਦੋਂ ਮਰਨ ਮਰੂ ਵਸਾਰਿਆ ਹੋਇਆ ਤਾਂ ਦੁੱਖ ਸੁਖ ਦੇ ਸੋਨੂੰ ਨਿਗਾਹ ਲੱਗਦੀ ਸੁਖ ਚੰਗੇ ਲੱਗਦੇ ਨੇ ਸੁਖ ਨਹੀਂ ਚੰਗੇ ਲੱਗਦੇ ਜੇ ਮਨ ਆ ਹੋਵੇ ਮਨ ਮਨੋਂ ਵਿਸਰਿਆ ਹੋਇਆ ਹੋਵੇ ਫਿਰ ਸੁਖ ਚੰਗੇ ਲੱਗਦੇ ਵਰਨਾ ਦੁੱਖ ਜਿਹੜੇ ਨੇ ਉਹ ਤਾਂ ਚੰਗੇ ਲੱਗਦੇ ਨੇ ਮਰਨ ਵਾਲੇ ਨੂੰ ਚਾਹੁੰਦਾ ਹੁਣ ਮੇਰੇ ਜਿਹੜਾ ਕੋਈ ਹੁਣ ਸਹੀ ਹੋ ਗਿਆ ਹੋ ਗਿਆ ਹੁਣ ਨਾ ਮੇਰੇ ਹੱਥਾਂ ਦਾ ਅਦਰ ਮਨੋਂ ਵਿਸਰੇ ਜਿਹੜੇ ਮੇਰੇ ਹੱਥਾਂ ਦਾ ਅਦਰ ਰਹਿੰਦੇ ਨੇ ਨਾ ਬਸਰੀ ਵਾਲਾ ਕਹਿੰਦਾ ਫੇਰ ਹੁਣ ਤਾਂ ਮੈਂ ਜੁੜਿਆ ਹੀ ਰਹਾ ਹੁਣ ਮੇਰਾ ਤਾਂ ਕੰਮ ਖਤਮ ਦੁੱਖ ਨੂੰ ਤਾਂ ਐ ਹਟਾਉਣਾ ਚਾਹੀਦਾ ਜਿਵੇਂ ਫਾਂਸੀ ਵਾਲਾ ਹਟਾਉਂਦਾ ਉਹਨੂੰ ਪਤਾ ਮੇਰਾ ਹੱਥ ਰਹਿ ਗਿਆ ਦਿਨ ਦਿਨ ਘੜੀ ਘੜੀ ਉਹਦੀ ਪਿੱਛੇ ਪੈਂਦੀ ਹੈ ਨਾ ਬੀਤਦੀ ਹੈ ਐ ਦੁੱਖ ਹਟਾਉਣਾ ਚਾਹੀਦਾ ਸੁਖ ਨੂੰ ਬਰਦਾਸ਼ਤ ਕਰਨਾ ਚਾਹੀਦਾ ਵੀ ਇਹਦੇ ਵਿੱਚੋਂ ਪਤਾ ਨਹੀਂ ਕੀ ਸਭ ਨਿਕਲੇ ਹੁਣ ਕੋਈ ਧਿਆਨ ਰੱਖੇ ਵੀ ਜੋ ਕੋਈ ਗਲਤ ਨਿਕਲਣਾ ਨਵੇਂ ਸੱਪ ਦਾ ਨਹੀਂ ਪੇਟ ਕਦੋਂ ਡੱਕ ਮਾਰ ਦੇਣਾ ਨੇ ਔਰ ਕਿੰਨਾ ਵਿਚਾਰੀ ਲੈਦਾ ਇਹ ਵੀ ਨਹੀਂ ਪਤਾ ਜੇ ਤਾਂ ਇਹ ਦੋਏ ਗੱਲਾਂ ਇਸ ਤਰੀਕੇ ਨਾਲ ਵਰਤਦਾ ਸੁਖ ਦੁੱਖ ਨੂੰ ਫਿਰ ਤਾਂ ਇਹਨੂੰ ਬਾੜੀ ਮੋਟੀ ਗੁਰਬਾਣੀ ਦੀ ਸਮਝ ਹੈ ਫਿਰ ਤਾਂ ਸੁਖ ਦੇ ਜਾਂ ਦੁੱਖ ਚ ਬਦਲਣਾ ਨਾ ਇਹਨੂੰ ਬਹੁਤੇ ਝਟਕਾ ਨਹੀਂ ਪੈਣਾ ਫਿਰ ਬਹੁਤਾ ਝਟਕਾ ਨਹੀਂ ਪੈਂਦਾ ਕਹਿੰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਗੱਲ ਦਾ ਜਿਹੜੀ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ ਉਹਦਾ ਝਟਕਾ ਘੱਟ ਹੁੰਦਾ ਜਿਹੜੇ ਮਰੀਜ਼ ਦਾ ਸਾਨੂੰ ਪਤਾ ਹੋਵੇ ਵੀ ਇਹ ਬਚ ਨਹੀਂ ਸਕਦਾ ਸਾਲ ਪਹਿਲਾਂ 6 ਮਹੀਨੇ ਪਹਿਲਾਂ ਪਤਾ ਲੱਗ ਹੋਵੇ ਉਹਦਾ ਝਟਕਾ ਇਹਨਾਂ ਨਹੀਂ ਪਤਾ ਨਹੀਂ ਸੀਗਾ ਸਾਨੂੰ ਸਾਲ ਦਾ ਕੀ ਕਰੀਏ ਅਸੀਂ ਆਪਣੀ ਬਾਹ ਲਾ ਲਈ ਭਾਈ ਉਹ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਚਰਚੋ ਸਾਰੀ ਬਰਦਾਸ਼ਤ ਕਰਦੀ ਉਹਦੇ ਤੇ ਮਾਤਾ ਬੜ ਗਿਆ ਉਹ ਜਾ ਸੁਖ ਕਾਮਨਾ ਕਿਉਂਕਿ ਸਿਮਰਨ ਦੀ ਇੱਛਾ ਸੁਖ ਵਿੱਚ ਨਹੀਂ ਰਹਿੰਦੀ ਭੁੱਲ ਜਾਂਦਾ ਝਟਕਾ ਬੜਾ ਪੈਂਦਾ ਫਿਰ ਤੇ ਝਟਕਾ ਨਹੀਂ ਸਹਿ ਉਤਰਦਾ ਝਟਕਾ ਸਾਨੂੰ ਔਖਾ ਹੋ ਜਾਂਦਾ ਉਹ ਭੋੜ ਝਟਕਾ ਪੈ ਗਿਆ ਬਸ ਹੀ ਬੈਠੇ ਹਾਂ ਕਿਉਂਕਿ ਚੌਕਸ ਬੈਠੇ ਨਾ ਹੱਥ ਪਾ ਕੇ ਕੋਈ ਝਟਕਾ ਪੈ ਗਿਆ ਤਾਂ ਸਮਝ ਜਾਂਗੇ ਜੇ ਬੈਠੇ ਬੈਠਿਆ ਕੀ ਪਤਾ ਕਹੇ ਜੀ ਸੱਟ ਲੱਗੇ ਮੂੰਹ ਮਥਾ ਭਨਾਵੇ ਠੀਕ ਐ ਮੂੰਹ ਮੱਥਾ ਬਣਾ ਲੈਂਦਾ ਚੌਕ ਹੋ ਕੇ ਨਾ ਜੇ ਬੈਠੀ ਚੌਕ ਹੋ ਕੇ ਬੈਠਣਾ ਚਾਹੀਦਾ ਦੁੱਖ ਵੇਲੇ ਜ਼ਿਆਦਾ ਚੌਕਸੀ ਦੀ ਲੋੜ ਹੈ ਨਾ ਸੁੱਖ ਵੇਲੇ ਜ਼ਿਆਦਾ ਚੌਕਸੀ ਦੀ ਲੋੜ ਹੈ ਦੁੱਖ ਵੇਲੇ ਚੌਕਸੀ ਦੀ ਕੀ ਲੋੜ ਹੈ ਚੌਕਸੀ ਕੀ ਲੋੜ ਹੈ ਚੌਕਸੀ ਦੁੱਖ ਦਾ ਹੈ ਉਹ ਦੁੱਖ ਇਹ ਕਵੀ ਕਹਿੰਦਾ ਤਾਬੋ ਬੂਸਣੋਂ ਕੋ ਕਿਆ ਗਣਾ ਤਬ ਉਹ ਮੂਸਲੋਂ ਕੋ ਕਿਆ ਗਣਾ ਜਬ ਕਿਸੇ ਨੇ ओखड़ी में सर दिया ਜਦੋਂ ओखड़ी ਚ ਸਰੇ ਦੇਤਾ ਤੇ ਮੂਸਲੇ ਕੀ ਕਰਨੇ ਨੇ ਦੋ ਵੱਧ ਪੈ ਗਏ ਚਾਰ ਵੱਧ ਪੈ ਗਏ ਦੋ ਘੱਟ ਪੈ ਗਏ ਜੇ ਮੋੜੇ ਉੱਤੋਂ ਪੈਂਦੇ ਉਖੜੀ ਸਿਰੇ ਦੇ ਲਿਆ ਫਿਰ ਉਹ ਮੂਲਾ ਗੜਦਾ ਹੁੰਦਾ ਹੈ। ਫਿਰ ਨਹੀਂ ਗੜਦਾ ਹੁੰਦਾ ਇਹ ਅਵਸਥਾ ਦੇ ਵਿੱਚ ਦੁੱਖ ਨੂੰ ਮੰਨ ਕੇ ਸਮਝ ਲਈ ਹਾਂਜੀ ਤੂੰ ਕਰਤਾ ਕਰਨਾ ਮੈਂ ਨਹੀਂ ਤੂੰ ਕਰਤਾ ਕਰਨਾ ਮੈਂ ਨਹੀਂ ਕਰਤਾ ਵੀ ਤੂੰ ਆ ਕਰਤਾ ਵੀ ਤੂੰ ਆ ਕਰਨਾ ਵੀ ਤੂੰ ਆ ਮੈਂ ਨਹੀਂ ਕਰਨਾ ਕੀ ਹੈ ਸ੍ਰਿਸ਼ਟੀ ਦਾ ਰਚਨਹਾਰ ਸਿਰਜਣਹਾਰ ਤੂੰ ਮੇਰਾ ਵੀ ਕਰਤਾ ਤੂੰ ਜੋ ਕੁਛ ਮੈਂ ਤੋਂ ਕਰਾਉਣਾ ਤਾਂ ਹੈ ਕਰਨਾ ਉਹ ਵੀ ਤੇਰੀ ਤਾਕਤ ਬਿਨਾਂ ਨਹੀਂ ਹੋਣਾ ਜੇ ਆਪਾਂ ਕਹੀਏ ਕਹਿੰਦਾ ਕੀ ਕਰਕੇ ਆਇਆ ਕਹਿੰਦਾ ਹਲਵਾ ਕੇ ਆਇਆ ਨਾ ਹਲਵਾ ਲੈਂਦਾ ਬੋਲਦਾ ਨਹੀਂ ਲੈਂਦਾ ਬੋਲਦਾ ਨਹੀਂ ਨਾ ਲੈਂਦਾ ਹਲਵਾ ਕੇ ਕਿਉਂਕਿ ਹਲਣ ਕੀ ਵਾਹ ਬੋਲਦ ਕਿੱਥੇ ਗਈ ਜਿਹਦਾ ਜ਼ੋਰ ਲੱਗਾ ਤਾਂ ਨਾ ਹੀ ਨਹੀਂ ਬੋਲੀ ਹੈ ਸਾਡੀ ਹਲਵਾ ਕੇ ਆਇਆ ਠੀਕ ਹੈ ਹਲਵਾ ਗਿਆ ਬਸ ਕਹਿੰਦਾ 6-7 ਬੰਦੇ ਜ਼ਮੀਨ ਪਲਟ ਕੇ ਰੱਖਤੀ ਹਲ ਨੇ ਕੱਲਾ ਹੀ ਹਲ ਲੈ ਜਾਂਦਾ ਫਿਰ ਪਲਟ ਦਿੰਦਾ ਕੱਲਾ ਹੀ ਹਲ ਨੂੰ ਵੇਚ ਦਿੰਦਾ ਫਿਰ ਤੈਂ ਕੀ ਕਰਨ ਜਾਣਾ ਸੀ ਕਰਨ ਵਾਲੇ ਕੌਣ ਨੇ ਕਰਨ ਵਾਲੇ ਦਾ ਨੋ ਸੰਸਾਰ ਇਕੱਠੇ ਰਹਿ ਜਾਂਦਾ ਉਹ ਬੋਲਦਾ ਦਾ ਗਰੀਬਾਂ ਦਾ ਨੋ ਹੀ ਨਹੀਂ ਹੈ ਜਿਨ੍ਹਾਂ ਨੇ ਹਲ ਵੀ ਖਿੱਚਿਆ ਤੇ ਰਬੋਜ ਵੀ ਖਿੱਚ ਆਉਂਦੇ ਹੋਏ ਨੇ ਵੀ ਖਿੱਚਿਆ ਜਾਂਦੇ ਹੋਏ ਨੇ ਵੀ ਖਿੱਚਿਆ ਹਰ ਤਾਂ ਤੁਰ ਕੇ ਵੀ ਜਾ ਸਕਿਆ ਨਾਲ ਉਹਨਾਂ ਦੇ ਉਹ ਵੀ ਉਹਨਾਂ ਦੇ ਮੋਢਿਆਂ ਤੇ ਗਿਆ ਚੜ ਕੇ ਇਹ ਜਾਂ ਕੁਝ ਹੈ ਸਾਡੀ ਬੋਲੀ ਐਸੀ ਹੈ ਗੁਰਬਾਣੀ ਦੀ ਬੋਲੀ ਕੈਸੀ ਹੈ ਤੂੰ ਕਰਤਾ ਕਰਨਾ ਮੈਂ ਮੈਂ ਤਾਂ ਹਾਲਾ ਹੋ ਲੱਕੜੀ ਦਾ ਮੈਂ ਕੀ ਆ ਜੋਰ ਤੇਰਾ ਲੱਗਿਆ ਨਾ ਮੇਰਾ ਹੋਇਆ ਨਾ ਕਿਹਦਾ ਹੋਇਆ ਨਾ ਮੇਰਾ ਜੋਰ ਤੇਰਾ ਨਾ ਤਾਂ ਹੁੰਦਾ ਜੋਰ ਤੇਰਾ ਲੱਗਦਾ ਬਣਾਇਆ ਵੀ ਆਦਮੀ ਨਹੀਂ ਹਾਲ ਬਣਾਇਆ ਕਿਹਨੇ ਹਾਲ ਆਪੇ ਬਣ ਗਿਆ ਬੜੇ ਬਣਾਏ ਹਾਲ ਜਬ ਦੇ ਰਤਤੀ ਜੋ ਆਦਮੀ ਨਹੀਂ ਕਰਿਆ ਆਦਮੀ ਨਹੀਂ ਬਣਾਇਆ ਆਦਮੀ ਨਹੀਂ ਉਹ ਜਿਹਨੇ ਬਣਾਇਆ ਬਣਾਇਆ ਕਿਹਨੇ ਅਕਲ ਅਕਲ ਨਹੀਂ ਬਣਾਇਆ ਹਾਲ ਲੱਕੜੀ ਸੀ ਉਹ ਤਾਂ ਇੱਕ ਬਸ ਬਾਕੀ ਦਾ ਰਹਿ ਗਿਆ ਬਣਾਉਣ ਵਾਲੇ ਦਾ ਵੀ ਚਲਿਆ ਗਿਆ ਜਿਹਦਾ ਸ਼ਕਤੀ ਉਹ ਵੀ ਚਲਿਆ ਗਿਆ ਨਾ ਨਾ ਮੇਰੇ ਮੇਰਾ ਰਹਿ ਗਿਆ ਮੈਂ ਨਹੀਂ ਮੇਰਾ ਕੁਝ ਨਹੀਂ ਮੈਂ ਤਾਂ ਹਾਂ ਖਿੱਚੀ ਫਿਰਦਾ ਤੂੰ ਆਪਣੀ ਤਾਕਤ ਨਾਲ ਮੈਂ ਸਰੀਰ ਤੇ ਆ ਕੇ ਮੁਕਦੀ ਹੈ ਨਾ ਮੈਂ ਤਾਂ ਸਰੀਰ ਨਾਲ ਸੰਬੰਧ ਤੇ ਗੱਲ ਬਸ ਜਾਹੂ ਕਰੀ ਨਾ ਹੋਈ ਜਾ ਹੋ ਕਰੀ ਨਾ ਹੋਈ ਮੇਰਾ ਕੀਤਾ ਕੁਝ ਨਹੀਂ ਹੋ ਜੇ ਹਾਲ ਰੱਖਦੇ ਦੇ ਖੇਚ ਕਿਹੜਾ ਬਾਦੂ ਉਹ ਇਹਦਾ ਦਾ ਕੀਤਾ ਜੇ ਕੱਲਾ ਹਾਲ ਕੁਝ ਕਰਨਾ ਜਾਏ ਤਾਂ ਵੀ ਵਿਚਾਰਾ ਕਰ ਸਕਦਾ ਉਹਦੇ ਕੀ ਕਰ ਸਕਦੇ ਇਹ ਜਾਂਦਾ ਜਾਂਦਾ ਕੇ ਬਸ ਕੀ ਹੈ ਬੜੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਬਲਿਹਾਰੇ ਕੁਦਰਤ ਵਸਿਆ ਬਲਿਹਾਰੀ ਹੈ ਇਸ ਤਾਂ ਇਸ ਗੱਲ ਦੇ ਕਿ ਕਿਸ ਤਰੀਕੇ ਨਾਲ ਤੂੰ ਕੁਦਰਤ ਦੇ ਵਿੱਚ ਵਸਿਆ ਹੈ ਤੇਰਾ ਨੋ ਹੀ ਕਿਤੇ ਨਹੀਂ ਹੈ ਤੇਰਾ ਨੋ ਹੀ ਕਿਤੇ ਨਹੀਂ ਹੈ ਕਰਨ ਵਾਲਾ ਕਾਰਨ ਕਰਨ ਸਭ ਕੁਝ ਤੂੰ ਹੈ ਤੇਰਾ ਨੋ ਹੀ ਕਿਤੇ ਨਹੀਂ ਕੋਈ ਲੈ ਰਿਹਾ ਲੋਕ ਭਾਸ਼ਾ ਤੇਰਾ ਜਿਗਰੇ ਕਿਤੇ ਨਹੀਂ ਹੈ ਬਾਪ ਕਿੱਡਾ ਹੋ ਗਿਆ ਬੁੱਢਾ ਕਿੱਡਾ ਹੋ ਗਿਆ ਮੁੰਡਾ ਜਵਾਨ ਹੋ ਗਿਆ ਬੁੱਢਾ ਨਹੀਂ ਕਹਿੰਦੇ ਹੋ ਗਿਆ ਜਵਾਨ ਹੋ ਗਿਆ ਜਵਾਨ ਹੋ ਗਿਆ ਬੁੱਢਾ ਹੋ ਗਿਆ ਇੱਥੇ ਸੰਸਾਰ ਦੇ ਵਿੱਚ ਆਪਾਂ ਵਿਰੋਧੀ ਗੱਲਾਂ ਰਹਿਦੀਆਂ ਤੋਂ ਅੰਗਰੇਜ਼ ਕਹਿੰਦੇ ਨੇ 20 ਸਾਲ ਪੁਰਾਣਾ ਬੁੱਢਾ ਹੋ ਗਿਆ ਅਸੀਂ ਕਹਿੰਦੇ 20 ਸਾਲ ਦਾ ਜਵਾਨ ਹੋ ਗਿਆ ਹਿੰਦੁਸਤਾਨ ਦੇ ਲੋਕ ਕਹਿੰਦੇ ਨੇ 20 ਸਾਲ ਦਾ ਜਵਾਨ ਹੈ ਅੰਗਰੇਜ਼ ਕਹਿੰਦੇ ਨੇ 20 ਸਾਲ ਦਾ ਬੁੜਾ ਪੁਰਾਣਾ ਹੋ ਗਿਆ ਸਾਡੇ ਹੀ ਦੋ ਬਿਆਨ ਇਹ ਅੰਗਰੇਜ਼ਾਂ ਦੇ ਧਿਆਨ ਹੈ ਕਿ ਬਹੁਤ ਨੂੰ ਯਾਦ ਰੱਖੋ ਉਹ ਆਦਮੀ ਨੇ ਬਹੁਤ ਯਾਦ ਰੱਖ ਕੇ ਗੱਲ ਕਹੀ ਹੋਈ ਹੈ 20 ਸਾਲ ਪੁਰਾਣਾ ਹੋ ਗਿਆ ਅਸੀਂ ਮੌਤ ਨੂੰ ਭੁੱਲ ਕੇ ਗਿਆ ਹੈ ਵੀ ਸਰਦਾ ਜਵਾਨ ਹੋ ਗਿਆ ਜਿਹੜਾ 20 ਇਅਰਸ 올ਡ ਕਹਿੰਦਾ ਉਹਦੇ ਬਹੁਤ ਯਾਦ ਹੈ ਔਰ ਬਹੁਤ ਦੀਦੀ ਹੈ ਨੇੜੇ ਜਾ ਰਹੇ ਬਹੁਤ ਦੇ ਉਹ 20 ਕਦਮ ਅੱਗੇ ਚਲਾ ਗਿਆ 100 ਕਦਮ ਤੇ ਮੌਤ ਖੜੀ ਹੈ ਜਾਂ 60 ਕਦਮ ਤੇ ਮੌਤ ਖੜੀ ਹੈ ਉਹ ਤਾਂ ਉਹਨੇ ਕਦਮ ਨੇੜੇ ਚਲਾ ਗਿਆ ਉਹਦੇ ਸਾਨੂੰ ਮੌਤ ਦੀਦੀ ਹੋ ਨਹੀਂ ਸਾਨੂੰ ਸਰੀਰ ਜਵਾਨ ਦੀਦਾ ਤੁਹਾਈ ਦੇ ਬੱਲੂ ਡੇੜੇ ਨੂੰ ਚਲੇ ਗਿਆ ਉਹ ਦੀਦਾ ਬਹੁਤ ਉਹ ਲੜੇ ਚਲਾ ਗਿਆ ਦੀਦਾ ਕੋਈ ਨਹੀਂ ਇਹੀ ਕਬੀਰ ਕਹਿ ਰਿਹਾ ਹੈ ਨਹੀਂ ਜਾਣਤ ਸੁਤ ਵੱਡਾ ਹੋਤਾ ਹੈ ਸੁਤ ਵੱਡਾ ਹੋਤਾ ਹੈ ਇਤਨਾ ਕਨਾ ਜਾਣਤ ਦਿਨ ਦਾ ਰੋਜ਼ ਘਟਦਾ ਇਸ ਤਰੀਕੇ ਨਾਲ ਅੰਗਰੇਜ਼ ਨੇੜੇ ਖੜੇ ਨੇ ਗੁਰਬਾਣੀ ਦੇ ਇਹੀ ਵਜ੍ਹਾ ਕਿ ਅੰਗਰੇਜ਼ ਛੇਤੀ ਬੰਦੇ ਨੇ ਬਣੀ ਗੁਰਬਾਣੀ ਐਂਗਲ ਤੋਂ ਗੱਲ ਕਰ ਰਹੇ ਉਹਨਾਂ ਦੇ ਤੋਂ ਉਹਨਾਂ ਦੀ ਭਾਸ਼ਾ ਦੇ ਮੁਤਾਬਕ ਗੱਲ ਕਰ ਰਹੀ ਹੈ ਉਹਨਾਂ ਦੇ ਦੇਸ਼ੀ ਕੋਣ ਤੇ ਜ਼ਿਆਦਾ ਨੇੜੇ ਹੈ ਗੁਰਬਾਣੀ ਪਰ ਉਹਨਾਂ ਨੂੰ ਪੂਰਾ ਦੇਸ਼ੀ ਕੋਣ ਗਿਆਨ ਹੈ ਉਹਨਾਂ ਦੇ ਭਾਸ਼ਾ ਚ ਉਹਨਾਂ ਦੇ ਜੋ ਵੀ ਪੈਗੰਬਰ ਹੋਏ ਨੇ ਜੋ ਉਹਨਾਂ ਦੇ ਸਿਆਣੇ ਹੋਏ ਨੇ ਉਹਨਾਂ ਕੋ ਪੂਰਾ ਗਿਆਨ ਨਹੀਂ ਸੀ ਲੇਕਿਨ ਬੇਸਿਕ ਗਿਆਨ ਹੈ ਠੀਕ ਸੀ ਜਿੱਥੇ ਸਾਰਿਆਂ ਨੂੰ ਪੜਾਤਾ ਉਹਨਾਂ ਨੇ ਆਪਣੇ ਵਿਦਵਾਨਾਂ ਨੂੰ ਵੀ ਉਹ ਗਿਆਨ ਸਿਖਾਤਾ 10 year old 1 year old old ਕਹੋ ਅਸੀਂ ਤਰਣਾ ਕਹਿੰਦੇ ਬੁੱਢੇ ਕਹਿ ਦਿੰਦੇ ਆ ਪੁਰਾਣੇ ਕਹਿ ਦਿੰਦੇ ਆਦਮੀ ਜਦ ਪੁਰਾਣੇ ਕਹਿੰਦੇ ਆ ਗੁਰਬਾਣੀ ਨੇ ਕਿਹਾ ਸੱਚ ਪੁਰਾਣਾ ਹੋਵੇ ਨਾ ਜਦ ਅਸੀਂ ਕਹਿੰਦੇ ਆ ਪੁਰਾਣਾ ਕਹਿੰਦੇ ਅਸੀਂ ਝੂਠ ਤੇ ਦ੍ਰਿਸ਼ਟੀ ਹੈ ਸਾਡੀ ਸੱਚ ਤੇ ਨਹੀਂ ਹੈ ਸਰੀਰ ਨੂੰ ਪੁਰਾਣਾ ਪੁਰਾਣਾ ਕੀ ਪੁਰਾਣਾ ਜਿਹਦੀ ਅਕਲ ਵੀ ਪੁਰਾਣੀ ਹੋ ਗਈ ਤਾਂ ਫਿਰ ਬੋਧੀ ਹੋ ਗਏ ਤਾਂ ਸਮਝ ਨਹੀਂ ਰਹੀ ਤਾਂ ਮਾਤੇ ਹੋ ਗਿਆ ਸਦਾ ਦਾ ਮਾਤੇ ਕਿਉਂ ਗਿਆ ਅਕਲ ਪੁਰਾਣੀ ਹੋ ਗਈ ਅਕਲ ਰੋਜ਼ ਨਿਤ ਨਵੀਂ ਚਾਹੀਦੀ ਹੈ ਸਾਹਿਬ ਮੇਰਾ ਨਿਤ ਨਵਾਂ ਅੱਜ ਅਸੀਂ ਗੁਰਬਾਣੀ ਨੂੰ ਸਾਉਣ ਖਾਤਰ ਪੁਰਾਣੀ ਅਕਲ ਨਹੀਂ ਵਰਤ ਸਕਦੇ ਪੁਰਾਣੇ ਉਹ ਨਹੀਂ ਵਰਤ ਸਕਦੇ ਸਾਰੇ ਜੋ ਪਿੱਛੇ ਵਰਤੇ ਹੋਏ ਨੇ ਸਾਡੀ ਉਂਗਲੀ ਕਾਜੀ ਤੇ ਨਹੀਂ ਚਾਹੀਦੀ ਸਾਡੀ ਉਂਗਲੀ ਅੱਜ ਦੇ ਕਾਜੀ ਤੇ ਚਾਹੀਦੀ ਹੈ ਸਾਡੀ ਉਂਗਲੀ ਅੱਜ ਦੇ ਪੰਡਤ ਤੇ ਚਾਹੀਦੀ ਹੈ ਅੱਜ ਪੰਡਤ ਨਵੇਂ ਨੇ ਗੁਰਦੁਆਰੇ 'ਚ ਬੈਠੇ ਨੇ ਅੱਜ ਭੁੱਖੇ ਮੱਲਾ ਘਰੇ ਸੀ ਹੋਰ ਨੇ ਉਦੋਂ ਹੋਰ ਸੀ ਅੱਜ ਇਸ ਦ੍ਰਿਸ਼ਟੀਕੋਣ ਤੋਂ ਅਰਥ ਹੋਣਗੇ ਬਾਣੀ ਤਿੰਨੇ ਗੱਲਾਂ ਸੱਚੀ ਹੈ ਇਹ ਪੁਰਾਣੀ ਹੋਣ ਵਾਲੀ ਚੀਜ਼ ਹੈ ਇਹ ਤਾਂ ਜਿਤਨਾ ਵੀ ਹੈ ਅੱਜ ਕੌਣ ਹੈ ਇਹਦੀ ਖਿਲਾਫ ਅਰਜ਼ੀ ਕਰਦਾ ਉਦੋਂ ਹੋਣਗੇ ਉਹ ਉਦੋਂ ਉਹ ਗਿਆਨ ਦੀ ਲੋੜ ਹੋਊ ਅੱਜ ਦੀ ਘੜੀ 'ਚ ਕੀ ਲੋੜ ਹੈ ਆਪਰੇਸ਼ਨ ਥੀਏਟਰ ਦੇ ਵਿੱਚ ਉਦਾਹਰਣ ਨੇ ਕਿਤੇ ਜਿਹੜੀ ਚੀਜ਼ ਅੱਜ ਮੈਂ ਕਿਹੜਾ ਆਇਆ ਉਹਦੇ ਤੇ ਔਜ਼ਾਰ ਉਹੀ ਚੱਲਣਗੇ ਔਜ਼ਾਰ ਤਾਂ ਉਹੀ ਚੱਲਣਗੇ ਇਹ ਤਾਂ ਔਜ਼ਾਰ ਨੇ ਸਾਡੇ ਕੋਲ ਤਾਂ ਆਪਰੇਸ਼ਨ ਕਾਸੇ ਦਾ ਵੀ ਹੋਵੇ ਚਾਹੇ ਔਜ਼ਾਰ ਤਾਂ ਉਹ ਤਾਂ ਔਜ਼ਾਰ ਦਾ ਔਜ਼ਾਰ ਹੈ ਸਾਡੇ ਕੋਲ ਤਾਂ ਇਨਸਟਰੂਮੈਂਟ ਨੇ ਔਗਣਾਂ ਨੂੰ ਕੱਟਣ ਵਾਲੇ ਨੇ ਅੱਜ ਔਗਣ ਕਿੱਥੇ ਨੇ ਕਿਹੜੀ ਨਵੀਂ ਕਿਹੜੀ ਪੋਜੀਸ਼ਨ ਧਾਰਨ ਕਰ ਲਈ ਉਹਨਾਂ ਨੇ ਅੱਜ ਝੂਠ ਦਾ ਰੂਪ ਕੀ ਹੈ ਕਿਹਾ ਜੇ ਅੱਜ ਕਿਹਦੇ ਸੰਦਰਭ 'ਚ ਅਸੀਂ ਗੱਲ ਕਰੀਏ ਕਿਉਂਕਿ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਦੇ ਪ੍ਰਭਾਵ ਬਾਣੀ ਦਾ ਕਿਵੇਂ ਪਵੇ ਵੱਧ ਦੇ ਲੋੜ ਸਿੱਖਾਂ ਨੂੰ ਬਾਣੀ ਦੂਜੇ ਨੂੰ ਅਸੀਂ ਦੇ ਕਹੀਏ ਉਹਨਾਂ ਦੇ ਆਪਣੇ ਦਾ ਗ੍ਰੰਥ ਹੈਗੇ ਨੂੰ ਕਹਿਣ ਅਸੀਂ ਆਪਣੇ ਨੂੰ ਕਹੀਏ ਸਾਰੇ ਸ਼ਹਿਰ ਨੂੰ ਥੋੜੀ ਕੋਈ ਝਾੜੂ ਮਾਰਦਾ ਆਪਣੇ ਤੋਂ ਬੜੇ ਜਮਾਲਦਾ ਮਾਰਦਾ ਝਾੜੂ ਜਿਹੜਾ ਮਾਰਦਾ ਕੁਮਾਲੇ ਝਾੜੂ ਮਾਰੀਦਾ ਆਪਣੇ ਵੀ ਘਰ ਨੇ ਕੋਈ ਆਪਣਾ ਗੰਦਾ ਰੱਖੋ ਕੋਈ ਸਾਫ਼ ਰੱਖੋ ਅਸੀਂ ਆਪਣੇ ਘਰ 'ਚ ਝਾੜੂ ਮਾਰਨਾ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਸਿੱਖੀ ਦੇ ਵੇੜੇ ਨੂੰ ਸਾਨੂੰ ਦੋਇਆਂ ਨੂੰ ਅਸੀਂ ਦੋਇਆਂ ਨਾਲ ਅਸੀਂ ਲੜਾਈ ਛੇੜਨੀ ਹੈ ਕਹਿ ਕੇ ਉਹ ਦੂਜਿਆਂ ਨੂੰ ਕਹੇਗਾ ਸੀ ਲੜਾਈ ਛੇੜਨੀ ਹੈ ਜੇ ਘਰ ਦਾ ਝਾੜੂ ਮਾਰਾਂਗੇ ਜੇ ਉਹ ਬੋਲਣਗੇ ਦੂਏ ਕਹਿਣਗੇ ਵੀ ਠੀਕ ਹੈ ਬਈ ਤੁਸੀਂ ਫਿਰ ਜੇ ਕੁਰਬਾਨੀ ਤੁਸੀਂ ਗੁਰੂ ਮੰਨਦੇ ਤੁਸੀਂ ਕਿਉਂ ਨਹੀਂ ਮੰਨਦੇ ਗੱਲ ਹਾਂ ਇਹ ਦੱਸੋ ਇਹ ਨਜਾਇਜ਼ ਹੈ ਕੋਈ ਗੱਲ ਦੱਸੋ ਦੂਜੇ ਗੱਲ ਕਹਿਣਗੇ ਉਹਨਾਂ ਦੇ ਗੱਲ ਮਾੜੀ ਕਿਹੜੀ ਕਹਿਤੀ ਉਹ ਦੱਸੋ ਜਿਹੜੀ ਮਾੜੀ ਕਹਿਤੀ ਉਹ ਦੱਸੋ ਚਲੋ ਉਹ ਪੁੱਛ ਲੈਣੇ ਗੁਰਬਾਣੀ ਦੇ ਚੱਲਣ ਨੂੰ ਕਹਿਣਾ ਗੁਰਬਾਣੀ ਦੇ ਸਹੀ ਅਰਥ ਕਰਨਾ ਕਹਿਣਾ ਜੇ ਤੁਸੀਂ ਇਹ ਵੀ ਬੰਦ ਕਰ ਦੋਗੇ ਇਹਦੇ ਹੀ ਤੁਹਾਨੂੰ ਗੁੱਸਾ ਲੱਗੂ ਫਿਰ ਤੁਸੀਂ ਸਿੱਖ ਕਾਲੇ ਹੋਗੇ ਗੁੱਸਾ ਲੱਗਦਾ ਛੱਡ ਦੇ ਸਿੱਖੀ ਨੂੰ ਛੱਡ ਦੇ ਅਸੀਂ ਤਾਂ ਸਿੱਖੇ ਜੀ ਭਾਈ ਕਹੀ ਜੋ ਸਿੱਖਾਂ ਨੂੰ ਬਹੁਤ ਅਸੀਂ ਤਾਂ ਜਿਹੜੇ ਸਿੱਖ ਹੋਣ ਉਹਨਾਂ ਨੂੰ ਕਹਿੰਦੇ ਰਹਿਣਾ ਅਸੀਂ ਅਸੀਂ ਕਿਹੜਾ ਸਿੱਖਾਂ ਮੁਸਲਮਾਨਾਂ ਨੂੰ ਕਿਹਨੂੰ ਗੁੱਸਾ ਲੱਗਦਾ ਜਿਹੜੇ ਨਹੀਂ ਸਿੱਖ ਉਹਨਾਂ ਨੂੰ ਗੁੱਸਾ ਨਹੀਂ ਲੱਗਣਾ ਗੁੱਸਾ ਉਹਨਾਂ ਨੂੰ ਲੱਗਣਾ ਕਹਿ ਦੇਣਾ ਸੀ ਸਿੱਖਾਂ ਸਿੱਖ ਹੋਏ ਨਹੀਂ ਕਹਿੰਦੇ ਆ ਦਾ ਧਰਮ ਧਾਰਮਿਕ ਹੈ ਨਹੀਂ ਉਹ ਚਾਹੇ ਸੰਤ ਵੀ ਨੇ ਉਹ ਤਾਂ ਡੇਰੇ ਸੁੱਤ ਆਉਂਦੇ ਨੇ ਸਾਧ ਵੀ ਹੋ ਨੇ ਕਹਿੰਦੇ ਨਾ ਬਰਮ ਗਿਆਨੀ ਬਰਮ ਗਿਆਨੀ ਹੋ ਹੈ ਨਹੀਂ ਸਿਰਫ ਉਹਨਾਂ ਧਾਰਮਿਕ ਆਦਮੀਆਂ ਨੂੰ ਗੁੱਸਾ ਲੱਗੂਗਾ ਜਿਹੜੇ ਧਰਮ ਦਾ ਚੋਲਾ ਪਾਇਆ ਹੋਇਆ ਹੈ ਭੇਖ ਬਣਾਇਆ ਧਾਰਮਿਕ ਹੈ ਨਹੀਂ ਤੇ ਉਹ ਇਹਦਾ ਦੁਨੀਆ ਨਾਲ ਧੋਖਾ ਕਰ ਰਹੇ ਨੇ ਉਹੀ ਤਾਂ ਦੁਨੀਆ ਨੂੰ ਬਲੈਕਮੇਲ ਕਰ ਰਹੇ ਨੇ ਬਲੈਕਮੇਲਰ ਕੌਣ ਨੇ ਉਹੀ ਨੇ ਤੇ ਚੋਰ ਨੂੰ ਚੋਰ ਕਹੇ ਪੁਲਿਸ ਚੋਰ ਉਹਦੇ ਖਿਲਾਫ ਆਪਰੇਸ਼ਨ ਕਰ ਦੂਗਾ ਮੈਨੂੰ ਚੋਰ ਕਰਤਾ ਸਾਬਤ ਕਰੂਗੀ ਪੁਲਿਸ ਸਾਬਤ ਨਾ ਹੋਵੇ ਉਹ ਅਲੱਗ ਫਿਰ ਪੁਲਿਸ ਨੂੰ ਪੁੱਛਿਆ ਜਾ ਸਕਦਾ ਜਿਨ੍ਹਾਂ ਨੇ ਮੇਰੇ ਤੇ ਨਜਾਇਜ਼ ਕੇਸ ਕੀਤਾ ਜੋ ਵੀ ਕੀਤਾ ਜੋ ਹੈ ਉਹ ਚੋਰ ਉਹ ਚੋਰ ਕਹਿਣਾ ਕਿਹੜੇ ਦੁਨੀਆ ਦਾ ਝੂਠ ਕਹਿਣਾ ਵੀ ਗਲਤ ਹੈ ਚੋਰ ਨੂੰ ਚੋਰ ਕਹਿਣਾ ਸੱਚ ਬੋਲਣਾ ਪਾਪ ਨਹੀਂ ਹੈ ਦੁਨੀਆ ਨੂੰ ਦੱਸਣਾ ਸੱਚ ਹੈ ਤਾਂ ਸੱਚ ਹੈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਵਸਿਆ ਕੌਣ ਵਸਿਆ ਕੁਦਰਤ ਦੇ ਵਿੱਚ ਕੁਦਰਤ ਦੇ ਵਿੱਚ ਕੌਣ ਦੱਸਿਆ ਕੁਦਰਤ ਦੇ ਵਿੱਚ ਵਸਿਆ ਹੁਕਮ ਕੁਦਰਤ ਦੇ ਵਿੱਚ ਹੁਕਮ ਵਸਿਆ ਹੋਇਆ ਜੋ ਹੁਕਮ ਹੋਈ ਤਾਂ ਕੁਦਰਤ ਆ ਉਹ ਤਾਂ ਹੋ ਰਿਹਾ ਭਣ ਜੋ ਵਾਪਰ ਰਿਹਾ ਸਭ ਕੁਝ ਵਰਤੇ ਤੇਰਾ ਕੁਦਰਤ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ ਜੋ ਅਸੀਂ ਦੇਖ ਰਹੇ ਹਾਂ ਜੋ ਫੁੱਲ ਲੱਗ ਰਿਹਾ ਉਹ ਵੀ ਕੁਦਰਤ ਜੋ ਝੜ ਰਿਹਾ ਉਹ ਵੀ ਕੁਦਰਤ ਜੇ ਪੱਤਾ ਵੱਧ ਰਿਹਾ ਉਹ ਵੀ ਕੁਦਰਤ ਹੈ ਪੱਤਾ ਝੜ ਰਿਹਾ ਉਹ ਵੀ ਕੁਦਰਤ ਪੇੜ ਸੁੱਕ ਰਿਹਾ ਉਹ ਵੀ ਕੁਦਰਤ ਹੈ ਤੇ ਪੇੜ ਪਰ ਫੁੱਲ ਹੋ ਰਿਹਾ ਉਹ ਵੀ ਕੁਦਰਤ ਕੋਈ ਪੈਦਾ ਜੰਮ ਰਿਹਾ ਮਰ ਮਰ ਰਿਹਾ ਸਭ ਕੁਦਰਤ ਕਿਤੇ ਬਹੁਤ ਵੱਡੀਆਂ ਬਿਮਾਰੀਆਂ ਨੇ ਉਹ ਵੀ ਕੁਦਰਤ ਪੈਦਾ ਕਿਤੇ ਪੁਚਾਲ ਸਮਾਪੀ ਲਹਿਰ ਆਉਂਦੀ ਹੋ ਵੀ ਕੁਝ ਸਭ ਕੁਝ ਵਰਤੇ ਤੇਰਾ ਤਾਂ ਤੇਰਾ ਤਾਂ ਇਹਦੇ ਚ ਉਹਨੇ ਪਛਾਣ ਕਿਉਂ ਆਇਆ ਹੋਇਆ ਤੇ ਹੀ ਉਹਦਾ ਪਾਣ ਇਹ ਉਹਦਾ ਪਾਣ ਅਸੀਂ ਉਹਦੀ ਕੁਝ ਨਹੀਂ ਕਰ ਸਕਦੇ ਜੋ ਹੋਇਆ ਚੰਗਾ ਹੀ ਹੋਇਆ ਜੋ ਹੋਇਆ ਚੰਗਾ ਹੀ ਹੋਇਆ ਬਸ ਅਸੀਂ ਉਹਨੂੰ ਮਾੜਾ ਕਹਿ ਨਹੀਂ ਸਕਦੇ ਮਾੜਾ ਜਿਹਨੂੰ ਤੁਸੀਂ ਕਹੋ ਉਹਨੂੰ ਪ੍ਰੂਫ ਕਰੋ ਮਾੜਾ ਸਾਡਾ ਆਪਣਾ ਦ੍ਰਿਸ਼ਟੀਕੋਣ ਉਹਦੇ ਨਾਲ ਮੇਲ ਨਹੀਂ ਖਾਂਦਾ ਅਲੱਗ ਗੱਲ ਸਾਡਾ ਆਪਣਾ ਦ੍ਰਿਸ਼ਟੀਕੋਣ ਮੇਲ ਨਹੀਂ ਖਾਵੇ ਪਾਣੀ ਨਾਲ ਅਲੱਗ ਗੱਲ ਸਾਡਾ ਖਾਂਦਾ ਹੀ ਕਦ ਕਦ ਖਾਂਦਾ ਭਗਤਾਂ ਦਾ ਦ੍ਰਿਸ਼ਟੀਕੋਣ ਉਹਦੇ ਨਾਲ ਮੇਲ ਖਾਂਦਾ ਹੈ ਇਸ ਕਰਕੇ ਹਮੇਸ਼ਾ ਹੀ ਮੇਲ ਖਾਂਦਾ ਭਗਤਾਂ ਨੂੰ ਨਹੀਂ ਮਾੜਾ ਲੱਗਦਾ ਉਸੇ ਹੋਏ ਨਾ ਹੀ ਕੁਝ ਬੁਰਾ ਬੁਰਾ ਪਰਮੇਸ਼ਰ ਦੇ ਬਿਨਾਂ ਕੁਝ ਨਹੀਂ ਹੋ ਸਕਦਾ ਤੇ ਫਿਰ ਸਭ ਕੁਝ ਭਲਾ ਹੀ ਹੈ ਤੇਰਾ ਅੰਤ ਨਾ ਜਾਈ ਰੱਖਿਆ ਤੇਰਾ ਅੰਤ ਨਾ ਜਾਈ ਰੱਖਿਆ ਇਸ ਕਰਕੇ ਤੇਰਾ ਜਿਹੜਾ ਅੰਤ ਹੈ ਕਿੱਥੇ ਤੱਕ ਤੂੰ ਹੈ ਹੁਕਮ ਕਿੱਥੇ ਤੱਕ ਅਸੀਂ ਖਾਲਸਤਾਨ ਬਣਾਉਣਾ ਸਾਡੀ ਬੁੱਧੀ ਤੋਂ ਪਰੇ ਤੇਰਾ ਦਾ ਪਾਣਾ ਸਾਰੇ ਚੱਲਦਾ ਖੱਡ ਪਰ ਪੜਨਾ ਜੇ ਸੂਰਜ ਤੇ ਤੇਰਾ ਪਾਣਾ ਚੱਲਦਾ ਚੰਦਰਮਾ ਤੇ ਤੇਰਾ ਪਾਣਾ ਚੱਲਦਾ ਖਾਲਸਤਾਨ ਦੇ ਦਾਇਰੇ ਦੇ ਵਿੱਚ ਸੂਰਜ ਵੀ ਆਉਂਦਾ ਸੂਰਜ ਪਰਮੇਸ਼ਰ ਦੇ ਅਧੀਨ ਹੈ ਉੱਥੇ ਵੀ ਝੰਡਾ ਖਾਲਸਤਾਨ ਦੇ ਥੱਲੇ ਹੀ ਆਉਂਦੀ ਹਵਾ ਪਾਣੀ ਅੱਗ ਧਰਤੀ ਇਹ ਧਰਤੀ ਸਾਰੀਆਂ ਧਰਤੀ ਸਾਰੇ ਜੀਵ ਸਾਰੀਆਂ ਜੁੜੀਆਂ ਸਾਰੀਆਂ ਜਾਤੀਆਂ ਰਹਿ ਫਿਰ ਕੀ ਹੈ ਪਾਣੇ ਚ ਸਭ ਕੁਝ ਹੈ ਜਿੱਥੇ ਤੱਕ ਪਾਣਾ ਹੈ ਉੱਥੇ ਤੱਕ ਖਾਲਸਤਾਨ ਖਾਲਸਾ ਦਾ ਮਤਲਬ ਹੈ ਅਸੀਂ ਉਹ ਖਾਲਸ ਅਸੀਂ ਪਾਣੇ ਦੀ ਸੋਚੀ ਉਹਦੇ ਹੁਕਮ ਉਹਦਾ ਚੱਲਦਾ ਕੋਈ ਰੋਕ ਨਹੀਂ ਸਕਦਾ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋ ਉਹਦਾ ਤਾਂ ਜੋ ਕਰਤਾ ਕਰਦਾ ਇਹ ਸਮਝਾਉਣਾ ਹੀ ਆ ਅਸੀਂ ਰਾਜ ਆਪ ਨਹੀਂ ਕਰਨਾ ਰਾਜ ਤਾਂ ਹੋਏ ਰਿਹਾ ਦਾ ਆਪ ਦਾ ਹੀ ਤਾਂ ਕਰੀਏ ਹੋ ਨਾ ਰਿਹਾ ਹੋਵੇ ਪਾਣੇ ਤੋਂ ਸੂਰਜ ਉਲਟ ਕੇ ਚੱਲ ਕੇ ਦਿਖਾ ਦੇ ਲੋਕ ਮਿੰਟ ਰੋਕ ਕੇ ਦਿਖਾਵੇ ਸੂਰਜ ਕਿਵੇਂ ਰੁਕੂਗਾ ਚੱਲਦਾ ਨਾ ਕਿਤੇ ਭਾਣੇ ਚੱਲਦਾ ਖਾਲਸਾ ਦੇ ਭਾਣੇ ਚੱਲਦਾ ਸੂਰਜ ਪਰ ਖਾਲਸਾ ਪਰਮੇਸ਼ਰ ਦੇ ਭਾਣੇ ਚ ਆਪ ਨਹੀਂ ਚੱਲਦਾ ਕਹਿੰਦਾ ਖਾਲਸਾ ਸੂਰਜ ਤਾਂ ਚੱਲਦਾ ਉਹਦੇ ਪਾਣੇ 'ਚ ਇਹ ਦਾ ਕੌਣ ਵਾਲਾ ਉਹਦੇ ਪਾਣੇ ਚੱਲਦਾ ਥੋੜਾ ਜਿਹਾ ਸੂਰਜ ਚੱਟਾ ਨਾਲ ਜੜ ਥੋੜਾ ਹਵਾ ਚੰਗੀ ਹੈ ਪੈ ਵਿੱਚ ਪਾਵਣ ਵਹਿ ਸਾਧ ਪੈ ਵਿੱਚ ਚੱਲਣਾ ਲੱਖ ਜੇ ਦਰਿਆ ਪਾਣੇ ਚੱਲਦਾ ਸਮੁੰਦਰ ਤੱਕ ਪਹੁੰਚ ਵੀ ਜਾਂਦਾ ਜਿੱਦਨ ਖਾਲਸਾ ਪਾਣੀ ਚ ਇਹਨੂੰ ਕੋਈ ਰੋਕ ਨਹੀਂ ਸਕਦਾ ਆਪਣੇ ਮੂਲ ਤੱਕ ਪਹੁੰਚਣ ਤੇ ਸੱਚਖੰਡ ਸੱਚਖੰਡ ਪਹੁੰਚਣ ਤੇ ਕੋਈ ਨਹੀਂ ਰੋਕ ਸਕਦਾ ਇਹ ਚੱਲਦਾ ਨਹੀਂ ਪਾਣੀ ਦਰਿਆ ਉਹਦੇ ਪਾਣੇ ਚੱਲੇ ਸਮੁੰਦਰ ਤੱਕ ਪਹੁੰਚ ਜਾਂਦਾ ਇਹ ਚੱਲਦਾ ਨਹੀਂ ਬਾਣੇ 'ਚ ਕਹਿੰਦਾ ਖਾਲਸਾ ਬਾਣੇ ਚੱਲਦਾ ਨਹੀਂ ਪਾਣਾ ਬੁਰਾ ਲੱਗਦਾ 84 ਦੇ ਦੰਦਿਆਂ ਦਾ ਰੌਲਾ ਪਈ ਉਹ ਵੀ ਬਾਣੇ 'ਚ ਵਰਤੇ ਨੇ ਬੁਰਾ ਕਹਦੇ ਇਹ ਕੋ ਪਰਮੇਸ਼ਰ ਦੇ ਬਾਣੇ 'ਚ ਨਹੀਂ ਵਰਤੇ ਉੱਤੇ ਹੋਏ ਨਾ ਹੀ ਕੁਛ ਬੁਰਾ ਔਰ ਇਹ ਕਹੋ ਕਿ ਨਾ ਕੁਛ ਕਰਾ ਇੱਥੇ ਵੀ ਇਹੀ ਲਾਗੂ ਹੈ ਦੁਆ ਤੇ ਨਾ ਲਾਗੂ ਕਰੋ ਪਹਿਲਾਂ ਆਪਣੇ ਤੇ ਲਾਗੂ ਕਰੀ ਦੀ ਹੈ ਭਗਤਾਂ ਨੇ ਆਪਣੇ ਤੇ ਲਾਗੂ ਕਰੀ ਹੈ ਪਾਣਾ ਆਪਣੇ ਤੇ ਲਾਗੂ ਕਰਨਾ ਦੁਆ ਤੇ ਨਹੀਂ ਲਾਗੂ ਕਰਨਾ ਦੁਆ ਤੇ ਲਾਗੂ ਕਰਨਾ ਜਿਹਦਾ ਪਾਣਾ ਉਹ ਲਾਗੂ ਕਰੇ ਉਹ ਸਮਰੱਥ ਆਪੇ ਲਾਗੂ ਕਰੂਗਾ ਤੂੰ ਇਹਦਾ ਦੱਸਣਾ ਹੀ ਆ ਲਾਗੂ ਨਹੀਂ ਅਸੀਂ ਕਰਨਾ ਦੱਸਣਾ ਬਸ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਜਾਤਮਾ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਜੋਗੀ ਕੀ ਕਰਦਾ ਜੋਗੀ ਸਰੀਰ ਵਿੱਚੋਂ ਖੋਜ ਰਿਹਾ ਤਿਰਕੁੜੀ 'ਚ ਬੈਠ ਕੇ ਸਰੀਰ 'ਚੋਂ ਖੋਜ ਰਿਹਾ ਵੀ ਇਹ 'ਚ ਸ਼ਬਦ ਹੈ ਕੋਈ ਸ਼ਬਦ ਸੁਣ ਲੈ ਉਹ ਸਰੀਰ ਵਿੱਚ ਤਾਂ ਸ਼ਬਦ ਦਾ ਡਾਕਟਰ ਵੀ ਸੁਣਦਾ ਕੰਨਾਂ ਨੂੰ ਲਾ ਕੇ ਸੈਟੋਸਕੋਪ ਇਹ ਸਰੀਰ ਦੀਆਂ ਆਵਾਜ਼ਾਂ ਸੁਣਨ ਲੱਗੇ ਉਹ ਮਾਇਆ ਦੇ ਸਰੀਰ 'ਚ ਨਹੀਂ ਆਇਆ ਉਹ ਮਾਇਆ ਦੇ ਸਰੀਰ ਦੇ ਵਿੱਚ ਕੀ ਹੈ ਮਾਇਆ ਦੇ ਸਰੀਰ ਵਿੱਚ ਤਾਂ ਜੋਤ ਹੈ ਐ ਮਾਇਆ ਦੇ ਸਰੀਰ ਜਾਤ ਵਿੱਚ ਜੋਤ ਹੈ ਜੋਤ ਕੀ ਹੈ ਜੋ ਤੂੰ ਆਪ ਕੀ ਹੈ ਜਿਹੜਾ ਖੋਜਦੇ ਹਾਂ ਜਿਹੜਾ ਸੁਣਦੇ ਹਾਂ ਇਹ ਤੂੰ ਆਪ ਹੀ ਹੈ ਇਹਦੇ ਵਿੱਚ ਤੂੰ ਆਪਣੇ ਆਪ ਨੂੰ ਖੋਜ ਇਹਦੇ ਤੋਂ ਤਾਂ ਖੋਜ ਸਕਦਾ ਵੀ ਤਨ ਵਿੱਚੋਂ ਮਨ ਨੂੰ ਆਪਣੇ ਆਪ ਨੂੰ ਤੂੰ ਖੋਜਣ ਲੱਗਿਆ ਆਵਾਜ਼ਾਂ ਇਹਦੇ ਚੋਂ ਆਵਾਜ਼ਾਂ ਨਹੀਂ ਆਇਆ ਇਹਦੇ ਵਿੱਚ ਆਵਾਜ਼ ਤੇਰੇ ਅੰਦਰ ਹੈ ਉਹ ਆਵਾਜ਼ ਤੇਰੇ ਸਾਰਾ ਸਰੀਰ ਦੇ ਅੰਦਰ ਨਹੀਂ ਹੈ ਉਹ ਜਾਤਮਾ ਜੋਤ ਜੋਤਮਾ ਜਾਤਾ ਜੋਤ ਕੀ ਹੈ ਜੋਤ ਬੰਤੂ ਜੋਤ ਸਰੂਪ ਹੈ ਮਨ ਹੈ ਦੇ ਵਿੱਚ ਤਨ ਦੇ ਵਿੱਚ ਪਹਿਲਾਂ ਤਨ ਵਿੱਚੋਂ ਮਨ ਖੋਜੇ ਖੋਜੂ ਕੌਣ ਬੁੱਧੀ ਅਕਲ ਨੇ ਖੋਜਣਾ ਅਕਲ ਦਾ ਕੰਮ ਹੈ ਅਕਲ ਤਨ ਵਿੱਚੋਂ ਮਨ ਨੂੰ ਸਮਝੇ ਮਨ ਦੇ ਵਿੱਚੋਂ ਉਹਨੂੰ ਸਮਝੇ ਉਹ ਸ਼ਬਦ ਨੂੰ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਹਿੰਦੇ ਜੋਤ ਵਿੱਚੋਂ ਜਾਣਿਆ ਨਾ ਨੂੰ ਕਹਿੰਦੇ ਮੈਂ ਜੋਗੀ ਜਾਤ ਵਿੱਚੋਂ ਜਾਣ ਰਹੇ ਨੇ ਜੀ ਜਾਤ ਵਿੱਚੋਂ ਕੀ ਜਾਣਿਆ ਜਿਹੜਾ ਕੋਈ ਜਾਣਿਆ ਲਿਖਦਾ ਜੋਗੀਆਂ ਨੇ ਜੋ ਗਿਆਨ ਜੋਗੀਆਂ ਨੇ ਕਰਾਇਆ ਉਹ ਪਤਾ ਹੀ ਹੈ ਜਿਹੜਾ ਕਹਿੰਦੇ ਨੇ ਦੇ ਸਿੱਟ ਤੇ ਧਰਤੀ ਖੜੀ ਆ ਉਹ ਜੋਗੀਆਂ ਨੇ ਕਿਹਾ ਸਭ ਕੁਝ ਜੀ ਜਪਜੀ ਸਾਹਿਬ ਦੇ ਵਿੱਚ ਜੋਗੀਆਂ ਦਾ ਗਿਆਨ ਕਰਾਇਆ ਉਹ ਤਾਂ ਹੈਗਾ ਹੀ ਹੈ ਧਰਤੀ ਬੌੜ ਦੇ ਸਿੱਧੇ ਖੜੀ ਹੈ ਬੌੜ ਦੇ ਸ਼ਿਵਜੀ ਦਾ ਇਹਦੇ ਸੇਵਕ ਦੇ ਸਿਰ ਤੇ ਆ ਜਾਂਦੀ ਧਰਤੀ ਖੜੀ ਉਹ ਖੰਡਨ ਕੀਤਾ ਕੁਰਬਾਨ ਹੁਣ ਸਾਇੰਸ ਨੇ ਖੰਡਨ ਕਰਤਾ ਉਹ ਗੱਲ ਇਸ ਕਰਕੇ ਉਹ ਕਹਿੰਦਾ ਵੀ ਅਸੀਂ ਜਾਣਿਆ ਜੋਤ ਵਿੱਚੋਂ ਜਾਤ ਵਿੱਚੋਂ ਨਹੀਂ ਕਿਸੇ ਨੇ ਜਿੱਥੇ ਜਾਣਿਆ ਨਾ ਕੋਈ ਜਾਣ ਸਕੋ ਜਾਤ ਵਿੱਚ ਤਾਂ ਜਾਣਨ ਵਾਲਾ ਆਪੇ ਹੈ ਜਿਹਨੇ ਕੁਝ ਜਾਣਨਾ ਉਹ ਆਪ ਹੈ ਸਰੀਰ ਵਿੱਚ ਜੀ ਜਾਣਨ ਵਾਸਤੇ ਉਹਦੇ ਕੋਲ ਗਿਆਨ ਇੰਦਰੀਆਂ ਨੇ ਗਿਆਨ ਇੰਦਰੀਆਂ ਕਾਹਦੇ ਵਾਸਤੇ ਨੇ ਜਾਣਨ ਵਾਸਤੇ ਹੀ ਨੇ ਉਹ ਜਾਣਨਾ ਜਾਣਨਾ ਕੀ ਜਾਣਨਾ ਕਿਸੇ ਹੋਰ ਆਪਣੇ ਮੂਲ ਨੂੰ ਹੈ ਉਹ ਤੇਰੇ ਅੰਦਰ ਹੈ ਮੂਲ ਜਿਵੇਂ ਧੁੱਪ ਨੇ ਜਾਣਨਾ ਆਪਣੇ ਮੂਲ ਨੂੰ ਉਹਦਾ ਮੂਲ ਕੀ ਹੈ ਸੂਰਜ ਜੇ ਸਭ ਤੋਂ ਪੈਦਲ ਨੂੰ ਦੇਖਦੀ ਹੈ ਸੂਰਜ ਮੈਨੂੰ ਇਹਨੂੰ ਪਿੱਠ ਕਰਕੇ ਧਰਤੀ ਤਾਂ ਦੇਖੂ ਉਹਨੂੰ ਧਰਤੀ ਤੇ ਬਹੁਤ ਕੁਝ ਹੋਰ ਦਿਖ ਜੂਗਾ ਪਰ ਸੂਰਜ ਨਹੀਂ ਦਿਖਦਾ ਜੀ ਜੇ ਧਰਤੀ ਵੱਲ ਪਿੱਠ ਕਰੂ ਫੇਰ ਸੂਰਜ ਦਿਖੂ ਸਾਖਤ ਦੇਖਦੇ ਅੰਦਰੋਂ ਪਿੱਠ ਕਰਕੇ ਬਾਹਰ ਨੂੰ ਗੁਰਮੁਖ ਦੇਖਦੇ ਨੇ ਬਾਹਰ ਮਾਇਆ ਵੱਲ ਪਿੱਠ ਕਰਕੇ ਅੰਦਰ ਆਪਣੇ ਗੁਰਵਾਨ ਉੱਥੇ ਅੰਦਰ ਆ ਜੋਤ ਮੈਂ ਜਾਤਾ ਜੋਤ ਵਿੱਚੋਂ ਜਾਣਿਆ ਕੀ ਕਰ ਰਿਹਾ ਜਿਹੜਾ ਜਾਣਿਆ ਉਹ ਕਰ ਕੀ ਰਿਹਾ ਅਕਲ ਕਲਾ ਕਲਾ ਭਰਪੂਰ ਰਿਹਾ ਆ ਜਿਹੜੀ ਸਾਡੀ ਅਕਲ ਹੈ ਨਾ ਸਾਰਿਆਂ ਦੀ ਉਹਨੂੰ ਭਰ ਕੇ ਪੂਰੀ ਕਰ ਰਿਹਾ ਅਕਲ ਸਾਡੇ ਕੋਲ ਘੱਟ ਹੈ ਅਕਲ ਪੂਰੀ ਅਕਲ ਕਰ ਰਿਹਾ ਅਕਲ ਦੀ ਕਮੀ ਨੂੰ ਕਮਜ਼ੋਰੀ ਨੂੰ ਦੂਰ ਕਰ ਰਿਹਾ ਜਦ ਅਕਲ ਪੂਰੀ ਹੋ ਜੂਗੀ ਫਿਰ ਕੀ ਹੋ ਜੂ ਸਬੁੱਧ ਹੋ ਜੂ ਬੁੱਧ ਤੋਂ ਹੈ ਕਰੋ ਸਬੁੱਧ ਪ੍ਰਗਾਸ ਫਿਰ ਬੁੱਧ ਬਦਲ ਜੂਗੀ ਸਬੁੱਧ ਹੋ ਜੂਗੀ ਪੂਰੀ ਅਕਲ ਵਿਵੇਕ ਬੁੱਧੀ ਹੋ ਜੂ ਪੂਰੀ ਅਕਲ ਦਾ ਨੂੰ ਵਿਵੇਕ ਬੁੱਧੀ ਆ ਇਹ ਸਬੁੱਧ ਹਾਂਜੀ ਅਕਲ ਕਲਾ ਕਲਾ ਕੀ ਹੁੰਦਾ ਜੀ ਕਲਾ ਅਕਲ ਦੀਆਂ ਜਿਹੜੀਆਂ ਨੇ ਨਾ ਸ਼ਕਤੀ ਕਲਾ ਸ਼ਕਤੀ ਹੁੰਦੀ ਹੈ ਬੁੱਧ ਬਲ ਨੂੰ ਪੂਰਾ ਕਰ ਰਿਹਾ ਹੈ ਬੁੱਧ ਬਲ ਦੀ ਕਮੀ ਹੈ ਸਾਡੇ ਕੋਲ ਕਲਾ ਸ਼ਕਤੀ ਨੂੰ ਕਹਿੰਦੇ ਨੇ ਕਹਿੰਦੇ ਰੂਪਹੀਨ ਬੁੱਧ ਬਲਹੀਨ ਹੋ ਪਰਦੇਸ਼ਣ ਦੂਰ ਤੇ ਆਈ ਬੁੱਧ ਦੇ ਵਿੱਚ ਜਿਵੇਂ ਵੋਲਟੇਜ ਘੱਟ ਹੁੰਦੀ ਹੈ ਲਾਈਟ ਦੇ ਵਿੱਚ ਹੂੰ ਜਦ ਹੋ ਜਾਂਦੀ ਹੈ ਐਵੇਂ ਬੁੱਧੀ ਦਾ ਸਾਡੀ ਇੱਕ ਟਿਊਬ ਲਾਈਟ ਟਿਊਬ ਹੀ ਹੈ ਜਿਵੇਂ ਟਿਊਬ ਲਾਈਟ ਹੈ ਵੋਲਟੇਜ ਘੱਟ ਹੈ ਵੋਲਟੇਜ ਵੱਧ ਗਈ ਬੁੱਧ ਦੇ ਵਿੱਚ ਪੂਰੀ ਰੋਸ਼ਨੀ ਹੋ ਗਈ ਹਾਂਜੀ ਬਾਬਾ ਜੀ ਇੱਥੇ ਜਿਹੜਾ ਕਲਾ ਨੂੰ ਬਿੰਦੀ ਲਾ ਕੇ ਪੜਨਾ ਨਾ ਨਾ ਕਲਾ ਕਲਾ ਕਲਾ ਜੀ ਕਲਾ ਅਕਲ ਕਲਾ ਕਲਾ ਕਈ ਵਾਰ ਕਈ ਵਾਰ ਕਿਹਾ ਜਾਂਦਾ ਵੀ ਗੁਰਬਾਣੀ ਚ ਵੀ ਜਦੋਂ ਅਸੀਂ ਪੜ੍ਹਨਾ ਹੈ ਬਿੰਦੀ ਜਾਂ ਆਪਣੇ ਕੋਲੋਂ ਲਾਣੀ ਹੈ ਇਸ ਤਰ੍ਹਾਂ ਦੀਆਂ ਕਈ ਵਿਆਕਰਨ ਦੀਆਂ ਦੱਸੀਆਂ ਜਾਂਦੀਆਂ ਉਹਦੇ ਨਹੀਂ ਜਿੱਥੇ ਲੋੜ ਹੈ ਉੱਥੇ ਲਾਉਣੀ ਹੈ ਜੀ ਜਿੱਥੇ ਲੋੜ ਹੈ ਉੱਥੇ ਲਾਉਣੀ ਹੈ ਕਿ ਜਿੱਥੇ ਬੇਲੋੜੀ ਤਾਂ ਕਿਤੇ ਹੁਣ ਗੱਲੀ ਹੈ ਉੱਥੇ ਬਿੰਦੀ ਲਾਉਣੀ ਹੈ ਹੂੰ ਜਿੱਥੇ ਗਲੀ ਜਿਹਨਾਂ ਜਮਾਣੀ ਉੱਥੇ ਬਿੰਦੀ ਲਾ ਕੇ ਤਾਂ ਗਲੀਆਂ ਬਣ ਜੂ ਫਿਰ ਉਹ ਜੀ ਜਿੱਥੇ ਲੋੜ ਆ ਉੱਥੇ ਲਾਉਣੀ ਹੈ ਐ ਕਿਹਾ ਉਹਨਾਂ ਨੇ ਹਰੇਕ ਥੋੜੀ ਲਾਉਣੀ ਜੀ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿੱਦ ਕੀਤੀ ਸੋਪਾ ਤੂੰ ਸੱਚਾ ਸਾਹਿਬ ਹੈ ਤੇਰੀ ਸਿਫਤ ਹੈ ਜਿਹੜੀ ਤੇਰੀ ਜਿਹੜੀ ਸਿਫਤ ਹੈ ਸਿਫਤ ਹੀ ਤੇਰੀ ਤੇਰੀ ਸਿਫਤ ਵਿੱਚੋਂ ਹੀ ਸਾਨੂੰ ਸੁਖ ਮਿਲਦਾ ਤੋਂ ਜਿਹੜੀ ਤੇਰੀ ਸਿਫਤ ਦੇ ਵਿੱਚੋਂ ਸਾਨੂੰ ਸੁਖ ਮਿਲਦਾ ਸਿਫਤ ਕਰਨ ਦੇ ਵਿੱਚ ਹੀ ਸਾਨੂੰ ਆਨੰਦ ਮਿਲਦਾ ਹੈ ਇਹਦੀ ਜਿਵੇਂ ਕੋਈ ਭਵ ਸਾਗਰ ਦੇ ਵਿੱਚ ਆਂ ਸੀ ਜੇ ਤੇਰੀ ਸਿਫਤ ਕਰੀਏ ਤਾਂ ਭਵ ਸਾਗਰ ਦੇ ਜਿਹੜੇ ਦੁੱਖ ਨੇ ਉਹ ਸਾਨੂੰ ਲੱਗਦੇ ਹੀ ਨਹੀਂ ਸੁਹਾ ਲਿਓ ਸੁਹਾਵਣਾ ਮੌਸਮ ਹੁੰਦਾ ਨਾ ਜਿਵੇਂ ਸੁਹਾਵਣਾ ਮੌਸਮ ਹੂੰ ਠੀਕ ਨਾ ਗਰਮ ਨਾ ਸਰਦ ਇਹ ਜਾਂ ਅਨੁਕੂਲ ਵਾਤਾਵਰਣ ਹੁੰਦਾ ਵੀ ਸਾਡੇ ਮਨ ਨੂੰ ਉਹ ਚ ਆਨੰਦ ਹੁੰਦਾ ਚੰਗਾ ਲੱਗਦਾ ਨਾ ਚਿੰਤਾ ਉਹਦਾ ਖੁਸ਼ੀ ਹੈ ਖੁਸ਼ੀ ਵੀ ਮਾੜੀ ਹੈ ਜਿੱਥੇ ਖੁਸ਼ੀ ਹੈ ਉੱਥੇ ਗਮੀ ਨਾਲ ਹੈ ਜੀ ਖੁਸ਼ੀ ਹੈ ਤਾਂ ਗਮੀ ਵੀ ਨਾਲ ਹੈ ਖੁਸ਼ੀ ਵਧੀ ਕਿਸੇ ਚੀਜ਼ ਦੀ ਗਮੀ ਵੀ ਨਹੀਂ ਗਮੀ ਤਾਂ ਹੀ ਨਹੀਂ ਜੇ ਖੁਸ਼ੀ ਹੈ ਜੀ ਜੇ ਖੁਸ਼ੀ ਹੈ ਤਾਂ ਗਮੀ ਜ਼ਰੂਰ ਹੈ ਨਾਲ ਜੀ ਜਿਹੜਾ ਗਮੀ ਔਰ ਖੁਸ਼ੀ ਤੋਂ ਬਗੈਰ ਦਾ ਜਿਹੜਾ ਅਵਸਥਾ ਹੈ ਉਹ ਸਵਾਲ ਹੈ ਗਰਮੀ ਔਰ ਸਰਦੀ ਤੋਂ ਜਿਹੜੀ ਬਿਨਾ ਅਵਸਥਾ ਉਸ ਅਨੁਕੂਲ ਹੈ ਅਨੁਕੂਲ ਜਿਹੜੀ ਅਨੁਕੂਲ ਅਵਸਥਾ ਜਿਹਨੂੰ ਕਹਿੰਦੇ ਬੰਦੇ ਦੇ ਅਨੁਕੂਲ ਹਾਂਜੀ ਸਵਾਲ ਹੈ ਲੱਲੇ ਦੇ ਪੈਰ 'ਚ ਹਾ ਹੈ ਜੀ ਹਾਂ ਸੁਹਾਵਣਾ ਮੌਸਮ ਜਿਹਦਾ ਆਪਾਂ ਕਹਿੰਦੇ ਹਾਂ ਹਾਈ ਵਿੱਚ ਸੁਹਾਵਣੇ 'ਚ ਵੀ ਹਾ ਹਾ ਹੁੰਦਾ ਜੀ ਜਿਨ ਕੀਤੀ ਸੋ ਪਾਰ ਪਿਆ ਜਿਹਨੇ ਸ਼ਬਦ ਕਰ ਲਈ ਸ਼ਬਦ ਕਰਨਾ ਮਜ਼ਾ ਸ਼ਬਦ ਵੀ ਜਦੇ ਹੈ ਜਦ ਮਨ ਨੂੰ ਆਨੰਦ ਆਵੇ ਸ਼ਬਦ ਕਰੀ ਤੇ ਜੇ ਮਨ ਨੂੰ ਆਨੰਦ ਨਹੀਂ ਆਉਂਦਾ ਸ਼ਬਦ ਕਰੀ ਸ਼ਬਦ ਹੋਏ ਨਹੀਂ ਰਹੀ ਕਹਿਣ ਦਾ ਮਤਲਬ ਇਹ ਹੈ ਗੁਰਬਾਣੀ ਜੇ ਪੜ੍ਹੇ ਸਿਫਤ ਤਾਂ ਹੋ ਰਹੀ ਹੈ ਪਰ ਜੇ ਆਨੰਦ ਨਹੀਂ ਆ ਰਿਹਾ ਗੁਰਬਾਣੀ ਨਹੀਂ ਪੜ੍ਹ ਰਿਹਾ ਤੂੰ ਜੀ ਆਨੰਦ ਕਾਹਦਾ ਆਊਗਾ ਸਮਝ ਆਊਗੀ ਜਦ ਪੜਦੇ ਪੜਦੇ ਨੂੰ ਤਾਂ ਆਨੰਦ ਆਉਣੇ ਆਨੰਦ ਆਉਣਾ ਹੀ ਦੀ ਜੋ ਲਾਲ ਵਿੱਚ ਹੈ ਬੰਦਾ ਤਾਂ ਟਿਕਦਾ ਮਨ ਟਿਕੂਗਾ ਜਾਂ ਸਮਝ ਆਊਗੀ ਅੱਖਰ ਅੱਖਰ ਦੇ ਜਨਾ ਜਾਂ ਸਮਝ ਨਹੀਂ ਆਉਂਦੀ ਮਨ ਉਹਦੇ ਚੋਂ ਜਿਉਂ-ਜਿਉਂ ਸਮਝ ਆਉਂਦੀ ਰਹੂ ਤਿਉਂ-ਤਿਉਂ ਆਨੰਦ ਆਉਂਦਾ ਰਹੂ ਗੁਰਬਾਣੀ ਪੜਨ ਜੇ ਆਨੰਦ ਨਹੀਂ ਆ ਰਿਹਾ ਤਾਂ ਗੁਰਬਾਣੀ ਪੜਨ ਦਾ ਪੂਰਾ ਲਾਭ ਨਹੀਂ ਹੋ ਰਿਹਾ ਜਿੰਨਾ ਦਾ ਆਨੰਦ ਆ ਰਿਹਾ ਉਹਨਾਂ ਦਾ ਲਾਭ ਹੋ ਰਿਹਾ ਇਹ ਜਿਹੜੀ ਸਵਾਲੇ ਵਾਲੀ ਅਵਸਥਾ ਹੈ ਇਹ ਅੰਤਮ ਅਵਸਥਾ ਇੱਥੇ ਤੇ ਪੰਜ ਜਦ ਕੀਤੀ ਇਸ ਤਰੀਕੇ ਨਾਲ ਜਿਹਨੇ ਸਿਰ ਸਵਾਲ ਕੀਤੀ ਆ ਪਾਸ ਪਿਆ ਉਹ ਭਵ ਸਾਗਰ ਦੇ ਪਾਰ ਹੋ ਗਿਆ ਜੀ ਉਹ ਭਵ ਸਾਗਰ ਜਿਹੜਾ ਰਹਿੰਦਾ ਹੋਇਆ ਵੀ ਸੱਚਖੰਡ ਜਾ ਜਾਂ ਭਵ ਸਾਗਰ ਦੀ ਗਰਦੀ ਸਰਦੀ ਦਾ ਪ੍ਰਭਾਵ ਹੀ ਨਹੀਂ ਉਹਦੇ ਤੇ ਸੀਰਾ ਤਾਤਾ ਹੀ ਨਹੀਂ ਹੋ ਰਿਹਾ ਜੇ ਜਿੰਨਾ ਚਿਰ ਸੀਰਾ ਤਾਤਾ ਹੋ ਰਿਹਾ ਉਹਨਾਂ ਚਿਰ ਹਰ ਜਦ ਹੈ ਹਰ ਜਨ ਪਾਣੀ ਜਿਵੇਂ ਸੀਰਾ ਤਾਤਾ ਹੁੰਦਾ ਜੇ ਉਹਦੇ ਤੇ ਸੂਰਜ ਦੀ ਧੁੱਪ ਦਾ ਔਰ ਬਰਫ਼ ਦਾ ਅਸਰ ਹੋ ਰਿਹਾ ਫਿਰ ਤਾਂ ਸੀਰਾ ਤਾਤਾ ਹੋ ਰਿਹਾ ਕਿਸੇ ਦਾ ਭੜਕਾਇਆ ਹੋਇਆ ਗੁੱਸਾ ਕਰ ਜਾਂਦਾ ਹੈ ਇਹ ਕਿਸੇ ਦਾ ਡਰਾਇਆ ਹੋਇਆ ਡਰ ਜਾਂਦਾ ਅੱਛਾ ਡਰ ਜਾਣਾ ਹੈਗਾ ਸਿੱਧਾ ਹੋ ਜਾਣਾ ਠਰ ਜਾਣਾ ਠਰ ਜਾਣਾ ਜੀ ਪਰ ਉਹਦੇ ਤੋਂ ਹੋ ਜਾਣਾ ਗੁੱਸੇ ਚ ਆ ਜਾਣਾ ਇਹ ਹੈਗਾ ਜ਼ਰਬ ਹੋ ਜਾਣਾ ਜੀ ਜਿਹੜੇ ਗੁੱਸੇ ਜਾ ਰਹੇ ਨੇ ਇੱਕ ਨੌਜਵਾਨ ਹੋਣ ਚਾਹੇ ਕਿਸੇ ਉਮਰ ਚ ਹੋਣ ਸੁਣ ਕੇ ਗੱਲਾਂ ਉਹ ਗੁਰਬਾਣੀ ਦੇ ਨੇੜੇ ਤੇੜੇ ਵੀ ਨਹੀਂ ਸਿੱਖੀ ਦੇ ਆਣਾ ਮੈਂ ਉਹਨਾਂ ਭਰਮਾਂ ਪਈ ਅਸੀਂ ਸਿੱਖਾਂ ਤੇ ਕਰ ਗੁੱਸੇ ਦਾ ਤਾਂ ਕੋਈ ਮੇਲੇ ਨਹੀਂ ਹੈ ਕਰੋਧ ਦਾ ਤਾਂ ਮੇਲੇ ਹੀ ਨਹੀਂ ਕੋਈ ਬਹੁਤ ਬੜੇ ਭਰਮ ਚ ਵੀ ਅਸੀਂ ਸਿੱਖਾਂ ਔਰ ਬਹੁਤ ਛੇਤੀ ਪਤਾ ਵੀ ਲੱਗ ਜੂ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਵੀ ਪਤਾ ਵੀ ਸਿੱਖ ਸੁੱਖ ਦੀ ਹਨ ਜੀ ਆ ਉਹਨਾਂ ਨੂੰ ਲੱਗਣ ਵਾਲਾ ਛੇਤੀ ਹੋ ਹਾਂਜੀ ਕਹਾ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰੜਾ सो कर रहे ਆ ਕੌਣ ਉਹਨੂੰ ਕਰਦੇ ਕਿਆ ਪਤਾ ਬੋਲਣ ਕਹਿੰਦਾ ਕਰਦੇ ਕਿਆ ਪਤਾ ਦੱਸਿਆ ਨਾ ਮੈਂ ਕੀ ਕਰਦੇ ਕਿਆ ਪਤਾ ਕੀਣ ਜਾਤ ਮੈਂ ਜੋਤ ਜੋਤ ਮੈਂ ਜਾਤਾ ਅੱਗੇ ਕੀ ਅਕਲ ਕਲਾ ਭਰਪੂਰ ਰਿਹਾ ਜਿਹੜਾ ਇਹ ਕਰਦੇ ਕਿਆ ਪਤਾ ਦਸ ਅਕਲ ਕਲਾ ਭਰਪੂਰ ਰਿਹਾ ਕਰਦੇ ਕਿਆ ਪਤਾ ਨੇ ਬਾਕੀ ਤਾਂ ਹੋਰ ਹੀ ਗੱਲ ਹੈ ਬਾਕੀ ਮੈਂ ਜਾਣਿਆ ਕੀ ਜਾਣਿਆ ਇਹ ਜਾਣਿਆ ਅਕਲ ਕਲਾ ਭਰਪੂਰ ਰਿਹਾ ਇਹ ਕਰਤੇ ਗਿਆ ਬਾਤਾਂ ਨੇ ਫਿਰ ਸਵਾਲੋ ਜਿਹੜੀ ਕੀਤੀ ਸੋ ਪਾਰ ਤੇ ਇਹ ਵੀ ਸਾਡੀਆਂ ਗੱਲਾਂ ਨੇ ਇਹ ਸਾਡੇ ਵਾਸਤੇ ਦੱਸੀ ਹੈ ਜੀ करते क्या बात आई नहीं आई ने कि अकल कला भरपूर है साड़ी अकल अपनी शक्ति नाल अपनी शक्ति नाल शक्ति शक्तिशाली करके मतलब है ਪੂਰਨ ਸ਼ਕਤੀਸ਼ਾਲੀ ਆਪਣੀ ਬੁੱਧੀ ਉਹਦੀ ਬੁੱਧੀ ਵਿਵੇਕ ਬੁੱਧੀ ਹੈ ਸਾਡੀ ਬੁੱਧੀ ਨੂੰ ਵਿਵੇਕ ਬੁੱਧੀ ਬਣਾ ਰਿਹਾ ਬਸ ਤੀਜਾ ਬੁੱਧ ਖਾਰ ਪਰਿਓ ਸੌਮੀ ਕੇ ਦੁਆਰੇ ਦੀਜਾ ਬੁੱਧ ਵਿਵੇਕਾ ਵਿਵੇਕ ਬੁੱਧੀ ਦੁਨੀਆ ਔਰ ਵਿਵੇਕ ਬੁੱਧੀ ਉਹ ਦੇ ਰਿਹਾ ਹੈ ਕਰ ਰਿਹਾ ਹੈ ਸਾਡੀ ਬੁੱਧੀ ਨੂੰ ਬਦਲ ਕੇ ਵਿਵੇਕ ਬੁੱਧੀ ਬਣਾ ਰਿਹਾ ਹੈ ਹਾਂਜੀ ਜੋ ਕਿਛ ਕਰਨਾ ਸੋ ਕਰ ਰਿਹਾ ਆ ਜਿਹੜੀ ਉਹਦੀ ਮਰਜ਼ੀ ਇਹ ਕਰ ਰਿਹਾ ਆ ਕੁਝ ਕਰ ਰਿਹਾ ਉਹ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਰਿਹਾ ਸਭ ਦਾ ਭਲਾ ਹੀ ਕਰ ਰਿਹਾ ਕਿਸੇ ਨੂੰ ਕੋਈ ਸਜ਼ਾ ਨਹੀਂ ਦੇ ਰਿਹਾ ਇਹ ਐਵੇਂ ਭਲੇਖੇ ਦੀਆਂ ਗੱਲਾਂ ਨੇ ਸਜ਼ਾ ਤਾਂ ਬੱਬਾ ਜੀ ਜਿਵੇਂ ਹੁਣ ਆਮ ਇਨਸਾਨ ਮਿਲਦੀਆਂ ਹੀ ਆ ਦੇਖਦੇ ਹੀ ਆ ਅਸੀਂ ਹਾਂ ਬੁਰਾ ਵੀ ਹੁੰਦਾ ਲੋਕਾਂ ਦਾ ਜੀ ਉਹ ਕੀ ਹੈ ਜੀ ਫਿਰ ਕਿਹਦਾ ਬੁਰਾ ਹੁੰਦਾ ਬੁਰਾ ਤਾਂ ਕਿਸੇ ਦਾ ਵੀ ਨਹੀਂ ਹੁੰਦਾ ਭਲਾ ਹੀ ਹੈ ਸਭ ਕੁਝ ਬੁਰਾ ਤਾਂ ਕੁਝ ਵੀ ਨਹੀਂ ਉਸ ਤੇ ਹੋਏ ਨਾ ਹੀ ਕੁਝ ਬੁਰਾ ਸਾਨੂੰ ਬੁਰਾ ਲੱਗਦਾ ਹੈ ਉਹ ਬੁਰਾ ਨਹੀਂ ਕਰਦਾ ਜੇ ਕੋ ਪੁਰਜਾ ਨਵਾਂ ਘੜਦੇ ਘੜਦੇ ਓਵਰਸਾਈਜ਼ ਹੋ ਗਿਆ ਗਲਤ ਬਣ ਗਿਆ ਉਹ ਦੁਬਾਰਾ ਉਹਦਾ ਇਲਾਜ ਇਹੀ ਹੈ ਵੀ ਪੱਠੀ ਫੇਰ ਢਾਲ ਕੇ ਲੈ ਆਓ ਜੀ ਦੁਬਾਰਾ ਰਾਤੇ ਚਾੜੋ ਫੇਰ ਬਣਾ ਲਓ ਹੋਰ ਇਲਾਜ ਕੀ ਹੈ ਦੂਏ ਜਨਮ ਚ ਦੇ ਦਿੰਦਾ ਹੋ ਪੁਰਜੇ ਨੂੰ ਪੁਰਜੇ ਨੂੰ ਲੱਗਦਾ ਵੀ ਮੈਂ ਠੀਕ ਆ ਸਾਨੂੰ ਲੱਗਣਾ ਰੋਲ ਨੂੰ ਲੱਗਣਾ ਹੋਰ ਗੱਲ ਹੈ ਜਦੋਂ ਉਹ ਕਹੇ ਲੋਹੇ ਦਾ ਟੁਕੜਾ ਕਹੇ ਮੈਂ ਮੁੱਠੀ 'ਚ ਪਾਇਆ ਜਾਂਦਾ ਉਹਨੂੰ ਉਹਦੀ ਕੀਮਤ ਵਧਾਉਣ ਵਾਸਤੇ ਆ ਉਹਦੀ ਕੀਮਤ ਉਹ ਤਾਂ ਉਹਨੂੰ ਲੱਗਣਾ ਕੀ ਹੈ ਬੱਚੇ ਨੂੰ ਨਹੀਂ ਲੱਗਦਾ ਬੱਚੇ ਨੂੰ ਚੰਗਾ ਨਹੀਂ ਲੱਗਦਾ ਜੇ ਟੀਚਰ ਪੜਾਵੇ ਛੁੱਟੀ ਦੇ ਵਿੱਚ ਛਾਲਾ ਮਾਰਦੇ ਨੇ ਜੀ ਕੀ ਲੋਜੇ ਜੇ ਛੁੱਟੀ ਲਈ ਜਾਵੇ ਬੱਚਿਆਂ ਦਾ ਭਲਾ ਨੁਕਸਾਨ ਹੈ ਉਹਨੂੰ ਕੀ ਗਿਆਨ ਹੈ ਨਫੇ ਨੁਕਸਾਨ ਦਾ ਜੀ ਬੱਚੇ ਨੂੰ ਨਫੇ ਨੁਕਸਾਨ ਦਾ ਕੀ ਪਤਾ ਤਾਂ ਟੀਚਰ ਨੂੰ ਪਤਾ ਹੈ ਘਰਦਿਆਂ ਨੂੰ ਪਤਾ ਨਫੇ ਨੁਕਸਾਨ ਦਾ ਸਿਆਣਿਆਂ ਨੂੰ ਪਤਾ ਸਿਆਣਾ ਨਹੀਂ ਨਾ ਹੈ ਜਦੋਂ ਸਿਆਣਾ ਹੋ ਜਾਂਦਾ ਫਿਰ ਉਹ ਉਹ ਸਿਆਣਿਆਂ ਦੀ ਗੱਲ ਹੈ ਗਿਆਨੀਆਂ ਦੀ ਬਾਣੀ ਹੈ ਅਗਿਆਨੀਆਂ ਨੂੰ ਕੁਝ ਹੋਰ ਲੱਗਦਾ ਗਿਆਨਵਾਨਾਂ ਨੂੰ ਕੁਝ ਹੋਰ ਲੱਗਦਾ ਤਾਕਤਾਂ ਨੂੰ ਕੁਝ ਹੋਰ ਲੱਗਦਾ ਸੁੱਤਾਂ ਨੂੰ ਕੁਝ ਹੋਰ ਲੱਗਦਾ ਹੁਣ ਦੁੱਖ ਸੁਖ ਰੋਗ ਪਿਆ ਸਾਡੇ ਕੋਲ ਤਾਂ ਦੁੱਖ ਦਾਰੂਗਾ ਸੁਖ ਰੋਗ ਹੈ ਗੁਰਬਾਣੀ ਦੀ ਭਾਸ਼ਾ 'ਚ ਜੀ ਸਾਖਤਾਂ ਦੀ ਭਾਸ਼ਾ ਹੈ ਜੀ ਸਾਖਤਾਂ ਦੇ ਚੇਲੇ ਨੇ ਜਿਹੜੇ ਇਦਾਂ ਬੋਲਦੇ ਨੇ ਜਿਹੜੀ ਤੂੰ ਗੱਲ ਕਰਦਾ ਸਾਖਤਾਂ ਦੀ ਸੋਚ ਹੈ ਜੀ ਦੀ ਸੋਚ ਨਹੀਂ ਹੈ ਗੁਰਮੁਖਾਂ ਦੀ ਸੋਚ ਹੈ ਦੁੱਖ ਸੁਖ ਰੋਗ ਪਿਆ ਬਸ